ਜਾਗ ਮਹੱਲਾ ਪਹਿਲਾ ਘਰ ਪੰਜਵਾ ਅਛਲ ਛਲਾਈ ਨਾ ਛਲੈ ਨਾ ਕਾਉ ਕਟਾਰਾ ਕਰ ਸਕੈ ਜਿਉ ਸਾਹਿਬ ਰਾਖੈ ਤਿਉ ਰਹੈ ਇਸ ਲੋਭੀ ਕਾ ਜਿਉ ਟਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਸਜ ਬੂਝਣ ਹਾਨ ਜਲਾਈਐ ਇਹੋ ਤੇਲ ਦੀਵਾ ਇਉ ਜਲੈ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ ਇਤ ਤਨ ਲਾਗੈ ਬਾਣੀਆ ਸੁਖ ਹੋਵੈ ਸੇਵ ਕਮਾਣੀਆ ਸਭ ਦੁਨੀਆ ਆਮ ਜਾਣਿਆ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਨ ਪਾਈਐ ਕਹੋ ਨਾਨਕ ਬਾਹ ਲੁਡਾਈਐ ਸ੍ਰੀ ਰਾਮ ਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸਨੋ ਦੇ 부ਝਾਏ ਮਨ ਚਿੰਦਿਆਵਰ ਪਾਵਣਾ ਜੋ ਇੱਛੈ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਾਜ ਸਮਾਏ ਮਨ ਮੇਰੇ ਹਰ ਰਸ ਚਾਖ ਤਿਖ ਜਾਏ ਜਿਨਨੇ ਗੁਰਮੁਖ ਚਾਖਿਆ ਸਾਜੇ ਰਹੇ ਸਮਾਏ ਰਹਾਉ ਜਿਨਨੇ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਹਾ ਚੂਕਾ ਮਨ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਾਜ ਧਿਆਨ ਮਨ ਨਿਰਮਲ ਹਰ ਰਵ ਰਹਾ ਪਾਇਆ ਦਰਗਹਿ ਮਾਨ ਸਤਿਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰੇ ਹਉ ਮੈਂ ਮਮਤਾ ਮਾਰ ਕੈ ਹਰਿ ਰਾਖਿਆ ਉਰ ਧਾਰਿ ਹਉ ਤਿਨ ਕੈ ਬਲਿਹਾਰ ਨੈ ਜਿਨਾ ਨਾਮੇ ਲੱਗਾ ਪਿਆਰ ਸੇਈ ਸੁਖੀਏ ਚਉ ਜੁਗੀ ਜਿਨਾ ਨਾਮ ਅਖੁੱਟ ਅਪਾਰ ਗੁਰ ਮਿਲਿਆ ਨਾਮ ਪਾਈਐ ਚੂਕੈ ਮੋਹ ਪਿਆਸ ਹਰ ਸੇਤੀ ਮਨ ਰਵ ਰਹਾ ਘਰ ਹੀ ਮਾਹਿ ਉਦਾਸ ਜਿਨਾ ਹਰਿ ਕਾ ਸਾਧ ਆਇਆ ਹਉ ਤਿਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣ ਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਪੇਖ ਕਰ ਪਰਮਾਈਐ ਮਨ ਹਿਰਦੈ ਕਪਟ ਕਮਾਏ ਹਰ ਕਾ ਮਾਲ ਨ ਪਾਵੀ ਮਰ ਵਿਸਟਾ ਮਾਇ ਸਮਾਏ ਮਨ ਰੇ ਗ੍ਰਹਿ ਹੀ ਮਾਹਿ ਉਦਾਸ ਸਚ ਸੰਜਮ ਕਰਨੀ ਸੋ ਕਰੇ ਗੁਰਮੁਖ ਹੋਏ ਪ੍ਰਗਾਸ ਰਹਾਉ ਗੁਰ ਕੈ ਸ਼ਬਦ ਮਨ ਜੀਤਿਆ ਗਤ ਮੁਕਤ ਕਰੈ ਮਹਿ ਪਾਏ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆ ਭੋਗ ਕਰੈ ਨਵਖੰਡ ਰਾਜ ਕਮਾਹੇ ਬਿਨ ਸਤਗੁਰ ਸੁਖ ਨਾ ਪਾਵੀ ਫਿਰ ਫਿਰ ਜੋ ਨੀ ਪਾਏ ਹਰਿ ਹਾਰ ਕੰਠ ਜਿਨੀ ਪਹਿਰਿਆ ਗੁਰ ਚਰਣੀ ਚਿਤ ਲਾਏ ਤਿੰਨਾ ਪਿਛੈ ਰਿਧ ਸਿਧ ਫਿਰੈ ਓਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੈ ਸੋ ਥੀਐ ਅਵਰ ਨ ਕਰਨਾ ਜਾਏ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸਾਹਿ ਸੁਭਾਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭ ਕੋਏ ਗੁਰੂ ਕਾਰ ਕਮਾਵਣੀ ਸੱਚ ਘਟ ਪ੍ਰਗਟ ਹੋਏ ਅੰਤਰ ਜਿਸ ਕੈ ਸੱਚ ਵਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਤਿਨ ਨਿਜ ਘਰ ਵਾਸਾ ਹੋਏ ਮੇਰੇ RAM ਮੈਂ ਹਰ ਬਿਨ ਅਵਰ ਨਾ ਕੋਏ ਸਤਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਉ ਸ਼ਬਦ ਮਿਲੈ ਸੋ ਮਿਲ ਰਹਾ ਜਿਸਨੋ ਆਪੇ ਲੈ ਮਿਲਾਏ ਦੂਜੈ ਭਾਏ ਕੋ ਨਾ ਮਿਲੈ ਫਿਰ ਫਿਰ ਆਵੈ ਜਾਏ ਸਭ ਮੈਂ ਇੱਕ ਵਰਤਦਾ ਏਕੋ ਰਹਿ ਜਿਸ ਜਿਸਨੋ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਇ ਪੜ ਪੜ ਪੰਡਿਤ ਜੋਤ ਕੀ ਬਾਤ ਕਰਹਿ ਵਿਚਾਰੋ ਮਤ ਬੁੱਧ ਭਵੀ ਨਾ ਬੁਝੀ ਅੰਤਰ ਲੋਭ ਵਿਕਾਰ ਲਖ 84 ਭਰਮ ਦੇ ਭ੍ਰਮ ਭ੍ਰਮ ਹੋਏ ਖੁਆਰ ਪੂਰਵ ਲਿਖਿਆ ਕਮਾਉਣਾ ਕੋਈ ਨ ਮੇਟਣ ਹਾਰ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਿਲਹਿ ਤਾ ਹਰ ਮਿਲਹਿ ਸੇਵਾ ਪਵੈ ਸਭ ਥਾਇ ਪਾਰਸ ਪਰਸਿਐ ਪਾਰਸ ਹੋਏ ਜੋਤੀ ਜੋਤ ਸਮਾਏ ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਮਨ ਭੁੱਖਾ ਭੁੱਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ਲਖ 84 ਜਿਨ ਸ੍ਰੀ ਸਭ ਸਹਿ ਦੇ ਆਧਾਰ ਨਿਰਭਉ ਸਦਾ ਦਇਆਲ ਹੈ ਸਭਨਾ ਕਰਦਾ ਸਾਰ ਨਾਨਕ ਗੁਰੂ ਬੁਝਿਐ ਪਾਈਐ ਮੋਖ ਦੁਆਰੋ ਸ੍ਰੀ ਰਾਗ ਮਹੱਲਾ ਤੀਜਾ ਜਿਨਨੇ ਸੁਣ ਕੈ ਮੰਨਿਆ ਤਿੰਨਾ ਨਿਜ ਘਰ ਵਾਸ ਗੁਰਮਤੀ ਸਾਲਾਹੇ ਸੱਚ ਹਰਿ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਹੋ ਸਦ ਬਿਹਾਰੈ ਜਾਸ ਹਿਰਦੈ ਜਿਨ ਕੈ ਹਰਿ ਵਸੈ ਤਿਤ ਘਟ ਹੈ ਪ੍ਰਗਾਸ ਮਨ ਮੇਰੇ ਹਰਿ ਹਰਿ ਨਿਰਮਲ ਧਿਆਏ ਤੁਰ ਮਸਤਿਕ ਜਿਨ ਕਉ ਲਿਖਿਆ ਸੇ ਗੁਰਮੁਖ ਰਹੀ ਲਿਵ ਲਾਇ ਰਹਾਓ ਹਰ ਸੰਤਹੁ ਦੇਖੋ ਨਦਰ ਕਰ ਨਿਕਟੋ ਸਹਿ ਭਰ ਪੂਰੇ ਗੁਰਮਤਿ ਜਿਨੀ ਪਛਾਣਿਆ ਸੇ ਦੇਖੈ ਸਲਾਹ ਦੂਰੇ ਜਿਨ ਗੁਣ ਤਿਨ ਸਦ ਮਨ ਵਸੈ ਔ ਗੁਣਵੰਤਿਆ ਦੂਰੇ ਮਨਮੁਖ ਗੁਣ ਤੈ ਬਾਹਰੇ ਬਿਨ ਨਾਵੈ ਮਰਦੇ ਝੂਰੇ ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿਨ ਮਨ ਧਿਆਇਆ ਹਰਿ ਸੋਏ ਆਨ ਦਿਨ ਭਗਤੀ ਰਤਿਆ ਮਨ ਤਨ ਨਿਰਮਲ ਹੋਏ ਕੂੜਾ ਰੰਗ ਕਿਸੁੰਭ ਕਾ ਬਿਨ ਸਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ ਇਹੋ ਜਨਮ ਪਦਾਰਥ ਪਾਇ ਕੈ ਹਰਿ ਨਾਮ ਨ ਚੇਤੈ ਲਿਵ ਲਾਏ ਪਗ ਖਿਸਿਐ ਰਹਣਾ ਨਹੀਂ ਆਗੈ ਠੌਰ ਨ ਪਾਏ ਉਹ ਵੇਲਾ ਹੱਥ ਨ ਆਵੀ ਅੰਤ ਗਿਆ ਪਛਤਾਏ ਜਿਸ ਨਦਰ ਕਰੇ ਸੋ ਉਬਰੈ ਹਰ ਸੇਤੀ ਲਿਵ ਲਾਏ ਦੇਖਾ ਦੇਖੀ ਸਭ ਕਰੇ ਮਨੁ ਬੂਝ ਨਾ ਪਾਏ ਜਿਨ ਗੁਰਮੁਖ ਹਿਰਦਾ ਸੁਧ ਹੈ ਸੇਵ ਪਈ ਤਨਖਾਇ ਹਰ ਗੁਣ ਗਾਵ ਹੈ ਹਰ ਨਿਤ ਪੜਾ ਹੈ ਹਰ ਗੁਣ ਗਾਇ ਸੁਆਏ ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਇ ਸ੍ਰੀ ਰਾਗ ਮਹੱਲਾ ਤੀਜਾ ਜਿਨੇ ਇਕ ਮਨ ਨਾਮ ਧਿਆਇਆ ਗੁਰਮਤੀ ਵਿਚਾਰੇ ਤਿਨ ਕੇ ਮੁਖ ਸਦ ਉਜਲੇ ਤਿਤ ਸੱਚੈ ਦਰਬਾਰੇ ਓਏ ਅੰਮ੍ਰਿਤ ਪੀਵਹਿ ਸਦਾ ਸਦਾ ਸੱਚੈ ਨਾਮ ਪਿਆਰੇ ਭਾਈ ਰੇ ਗੁਰਮੁਖ ਸਦਾ ਪਤਿ ਹੋਏ ਹਰਿ ਹਰ ਸਦਾ ਧਿਆਈਐ ਮਰਹੁ ਮੈਂ ਕੱਢੈ ਧੋਏ ਰਹਾਉ ਮਨਮੁਖ ਨਾਮ ਨਾ ਜਾਣਨੀ ਵਿਣ ਨਾਵੇ ਪਤਿ ਜਾਏ ਸਬਦੈ ਸਾਧ ਨਾ ਆਇਓ ਲਾਗੇ ਦੂਜੈ ਭਾਏ ਵਿਸਟਾ ਕੇ ਕੀੜੇ ਪਹੁ ਵਿੱਚ ਵਿਸਟਾ ਸੇ ਵਿਸਟਾ ਮਾਇ ਸਮਾਏ ਤਿਨ ਕਾ ਜਨਮ ਸਫਲ ਹੈ ਜੋ ਚੱਲੈ ਸਤਿਗੁਰ ਭਾਏ ਕੋਲ ਉਧਾਰੈ ਆਪਣਾ ਤਨ ਜਨੇਦੀ ਮਾਏ ਹਰਿ ਹਰਿ ਨਾਮ ਧਿਆਇਐ ਜਿਸਨੋ ਕਿਰਪਾ ਕਰੇ ਰਜਾਏ ਜਿਨਨੀ ਗੁਰੂ ਨਾਮ ਧਿਆਇਆ ਵਿਛੋ ਆਪ ਗਵਾਏ ਕੋਈ ਅੰਦਰਹੁ ਬਾਹਰਹੁ ਨਿਰਮਲੇ ਸੱਚੇ ਸੱਚ ਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਹਰਿ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰਿ ਭਗਤਾ ਹਰ ਤਨ ਰਾਸ ਹੈ ਗੁਰ ਪੂਛ ਕਰਹਿ ਵਾਪਾਰੋ ਹਰਿ ਨਾਮ ਸਲਾਹਨ ਸਦਾ ਸਦਾ ਵਖਰ ਹਰਿ ਨਾਮ ਆਧਾਰ ਗੁਰ ਪੂਰਾ ਹਰਿ ਨਾਮ ਦਿਰੜਾਇਆ ਹਰਿ ਭਗਤਾ ਅਤੁੱਟ ਭੰਡਾਰ ਭਾਈ ਰੇ ਇਸ ਮਨ ਕੋ ਸਮਝਾਏ ਏ ਮਨ ਆਲਸ ਕਿਆ ਕਰਹਿ ਗੁਰਮੁਖ ਨਾਮ ਧਿਆਇ ਰਹਾ ਹਰਿ ਭਗਤ ਹਰਿ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵੀ ਦੁਬਦਾ ਬੋਲ ਖਵਾਰ ਸੋ ਜਨ ਰਲਾਇਆ ਨਾਰ ਲੈ ਜਿਸ ਅੰਤਰ ਵਿਵੇਕ ਵਿਚਾਰ ਸੋ ਸੇਵ ਕਰਿ ਆਖਿਆ ਜੋ ਹਰਿ ਰਾਖੈ ਔਰ ਧਾਰਿ ਮਨ ਤਨ ਸੋਪੇ ਆਗੈ ਧਰੇ ਹਉਮੈ ਵਿੱਚ ਹਮਾਰੀ ਤਨ ਗੁਰਮੁਖ ਸੋ ਪ੍ਰਮਾਣ ਹੈ ਜੇ ਕਦੇ ਨਾ ਆਵੈ ਹਾਰ ਕਰਮ ਮਿਲੈ ਤਾ ਪਾਈਐ ਵਿਣ ਕਰਮੈ ਪਾਇਆ ਨ ਜਾਏ ਲਖ 84 ਤਰਸਦੇ ਜਿਸ ਮੇਲੇ ਸੋ ਮਿਲੈ ਹਰਿ ਆਏ ਨਾਨਕ ਗੁਰਮੁਖੀ ਹਰਿ ਪਾਇਆ ਸਦਾ ਹਰਿ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰਿ ਨਾਮ ਹੈ ਗੁਰਮੁਖ ਪਾਇਆ ਜਾਏ ਆਨ ਦਿਨ ਨਾਮ ਧਿਆਈਐ ਸਾਜੇ ਨਾਮ ਸਮਾਏ ਅੰਦਰ ਰਚੈ ਹਰਿ ਸੱਚ ਸੋ ਰਸਨਾ ਹਰਿ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੈ ਪਾਏ ਗੁਰ ਸਰਣਾਈ ਸੁਖ ਲਹਿ ਅਨ ਦਿਨ ਨਾਮ ਧਿਆਏ ਰਹਾਓ ਸਾਚੇ ਮੈਲ ਨਾ ਲਾਗੀ ਮਨ ਨਿਰਮਲ ਹਰਿ ਧਿਆਏ ਗੁਰਮੁਖ ਸ਼ਬਦ ਪਛਾਣੀਐ ਹਰਿ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਮਨਮੁਖ ਮੈਲੇ ਮਲ ਪਰੇ ਹਉ ਮੈ ਤ੍ਰਿਸ਼ਨਾ ਵਿਕਾਰੋ ਬਿਨ ਸਬਦੈ ਮੈਲ ਨਾ ਉਤਰੈ ਮਰ ਜੰਮਹਿ ਹੋਇ ਖੁਆਰੋ ਤਾ ਪਲਤ ਰਹੇ ਨਾ ਉਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕੈ ਨਾਮ ਪਿਆਰ ਗੁਰੂ ਸਦਾ ਧਿਆਈਐ ਏਕ ਨਾਮ ਕਰਤਾਰ ਨਾਨਕ ਨਾਮ ਧਿਆਈਐ ਸਭਨਾ ਜੀਆ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਹਿ ਵਿਆਪਿਆ ਬੈਰਾਗ ਉਦਾਸੀ ਨ ਹੋਏ ਸ਼ਬਦ ਨਾ ਚੀਨੈ ਸਦਾ ਦੁਖ ਹਰ ਦਰਗਹਿ ਪਤਿ ਖੋਏ ਹਉ ਮੈਂ ਗੁਰਮੁਖ ਹੋਈਐ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਨਿਸ ਪੂਰ ਰਹੀ ਨਿਤ ਆਸਾ ਸਤਿਗੁਰ ਸੇਵ ਮੋਹ ਪਰਜ ਲੈ ਕਰ ਹੀ ਮਾਹਿ ਉਦਾਸਾ ਰਹਾ ਗੁਰੂ ਕਰਮ ਕਮਾਵੇ ਬੀਸੈ ਹਰ ਬਹਿ ਰਾਗ ਆਨੰਦ ਅਹਨਿਸ ਭਗਤ ਕਰੇ ਦਿਨ ਰਾਤੀ ਹਉ ਮੈਂ ਮਾਰ ਨਿਚੰਦ ਵੱਡਾ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਜ ਆਨੰਦ ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ ਅੰਤਰ ਲਾਗ ਨਾ ਤਾਂ ਉਸ ਮੂਲੇ ਵਿੱਚ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਖਾਲਿਆ ਹਰ ਰਸ ਪੀਆ ਆਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੈ ਭਾਗ ਬੈਰਾਗੇ ਮਨ ਮੁਖ ਫਿਰਹਿ ਨਾ ਜਾਣ ਹੈ ਸਤਿਗੁਰ ਹਉ ਮੈਂ ਅੰਦਰ ਲਾਗੇ ਨਾਨਕ ਸਬਦ ਰਤੇ ਹਰਿ ਨਾਮ ਰੰਗਾਏ ਬਿਨ ਭੈ ਕੇਹੀ ਲਾਗੇ ਸ੍ਰੀ ਰਾਗ ਮਹੱਲਾ ਤੀਜਾ ਕਰ ਹੀ ਸੌਦਾ ਪਾਈਐ ਅੰਤਰ ਸਭ ਵਥ ਹੋਏ ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ ਨਾਮ ਨਿਧਾਨਿਆ ਖੁੱਟ ਹੈ ਵਡ ਭਾਗ ਪ੍ਰਾਪਤੀ ਹੋਏ ਮੇਰੇ ਮਨ ਤਜ ਨਿੰਦਾ ਹਉ ਮੈਂ ਅਹੰਕਾਰ ਹਰ ਜੀਉ ਸਲਾ ਧਿਆਏ ਤੂੰ ਗੁਰਮੁਖ ਏਕੰਕਾਰ ਰਹਾ ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਵਿਚਾਰੇ ਹਲਤ ਪਲਤ ਸੁਖ ਪਾਏ ਦੇ ਜਪ ਜਪ ਹਿਰਦੈ ਮੁਰਾਰੀ ਹੀ ਵਿੱਚ ਮਹਲ ਪਾਇਆ ਗੁਰ ਸਬਦੀ ਵਿਚਾਰੇ ਸਤਗੁਰ ਤੇ ਜੋ ਮੋਹ ਫੇਰ ਹੈ ਮੱਥੇ ਤਿਨ ਕਾਲੇ ਆਨੰਦ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ਸੁਪਨਾ ਸੁਖ ਨਾ ਦੇਖਨੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਣਾ ਕਿਛੂ ਨਾ ਜਾਵੀ ਜਿਸ ਭਾਵੈ ਤਿਸ ਦੇ ਨਾਨਕ ਗੁਰਮੁਖ ਪਾਈਐ ਆਪੇ ਜਾਣੈ ਸੋਏ ਸ੍ਰੀ ਰਾਮ ਮਹੱਲਾ ਤੀਜਾ ਸੱਚਾ ਸਾਹਿਬ ਸੇਵਿਆ ਸੱਚ ਵਡਿਆਈ ਦੇ ਗੁਰ ਪ੍ਰਸਾਦੀ ਮਨ ਵਸੈ ਹਉਮੈ ਦੂਰ ਕਰੇ ਇਹੋ ਮਨ ਤਾਵਤ ਤਾਰ ਹੈ ਜਾ ਆਪੇ ਨਦਰ ਕਰੇ ਪਾਈ ਰੇ ਗੁਰਮੁਖ ਹਰਿ ਨਾਮ ਧਿਆਏ ਨਾਮ ਨਿਧਾਨ ਸਦ ਮਨ ਵਸੈ ਮਹਲੀ ਪਾਵੈ ਥਾਉ ਰਹਾਉ ਮਨ ਮੁਖ ਮਨ ਤਨ ਅੰਧ ਹੈ ਤਿਸ ਨਾ ਠੌਰ ਨਾ ਠਾਉ ਬਹੁ ਜੋਨੀ ਪੌਦਾ ਫਿਰੈ ਜਿਉ ਸੁਣੈ ਘਰ ਕਾਉ ਗੁਰਮਤੀ ਕੜ ਜਾਣਨਾ ਸਭ ਮਿਲੈ ਹਰਿ ਨਾਮ ਤ੍ਰੈ ਗੁਣ ਵਿਖਿਆ ਅੰਧ ਹੈ ਮਾਇਆ ਮੋਹ ਗਵਾਰ ਲੋਭੀ ਅਨ ਕੋ ਸੇਵ ਦੇ ਪੜ ਵੇਦਾ ਕਰੈ ਪੂਕਾਰ ਵਿਖਿਆ ਅੰਦਰ ਪਛਮੋਏ ਮੋਏ ਨਾ ਉਰਵਾਰ ਨਾ ਪਾਰਨ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲੇ ਬਾਝੋ ਗੁਰੂ ਅਚੇਤ ਹੈ ਸਭ ਬੱਧੀ ਜਮਕਾਰ ਨਾਨਕ ਗੁਰਮਤਿ ਉਬਰੇ ਸੱਚਾ ਨਾਮ ਸਮਾਲੇ ਸ੍ਰੀ ਰਾਗ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੇਲਾਇਨ ਹਰਿ ਨਾਮ ਵਸਿਆ ਮਨ ਆਏ ਪੋਤੈ ਜਿਨ ਕੈ ਪੁਨ ਹੈ ਤਿਨ ਸਤ ਸੰਗਤ ਮੇਲਾਏ ਭਾਈ ਰੇ ਗੁਰਮਤਿ ਸਾਚ ਰਹਾਉ ਸਾਚੋ ਸਾਚ ਕਮਾਵਣਾ ਸਾਚਾ ਸਬਦ ਮਿਲਾਉ ਰਹਾਉ ਜਿਨੀ ਨਾਮ ਪਛਾਣਿਆ ਤਿਨ ਵਿਟਹੁ ਵਲ ਜਾਉ ਆਪ ਛੋੜ ਚਰਨੀ ਲੱਗਾ ਚੱਲਾ ਤਿਨ ਕੈ ਭਾਏ ਲਾਹਾ ਹਰਿ ਹਰਿ ਨਾਮ ਮਿਲੈ ਸਾਜੇ ਨਾਮ ਸਮਾਏ ਬਿਨ ਗੁਰ ਮਹਲ ਨਾ ਪਾਜੈ ਨਾਮ ਨਾ ਪ੍ਰਾਪਤਿ ਹੋਏ ਐਸਾ ਸਤਗੁਰ ਲੋੜ ਲਹੋ ਜਿਦੂ ਪਾਇਐ ਸਚ ਸੋਏ ਅਸੁਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਏ ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ ਇਹੋ ਸਹਸਾ ਮੂਲੇ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸਬਦ ਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੋਭਾਣੇ ਸੇਵਾ ਕਰੈ ਵਿਡਾਣੀ ਆਪਣਾ ਧਰਮ ਹੈ ਬੂਝੈ ਨਾਹੀ ਅਨਦਿਨ ਦੁਖ ਵਿਹਾਣੀ ਮਨੁਖ ਅੰਧਨਾ ਚੇਤ ਹੀ ਡੂਬ ਮੋਏ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਨਾਈ ਗੁਰ ਕਾ ਸਬਦ ਅੰਤਰ ਵਸੈ ਤਾ ਹਰ ਵਿਸਰ ਨਾ ਜਾਈ ਰਹਾਉ ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉ ਮੈਂ ਦ੍ਰਿਸ਼ਟੀ ਪਾਈ ਆਉਣ ਜਾਣਾ ਜੰਮਣ ਮਰਨਾ ਮਨ ਮੁਖ ਪਾਤੀ ਗਵਾਈ ਸਤਿਗੁਰ ਸੇਵ ਸਲਾਹ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਅਤ ਸੁਖਾਲੀ ਜੋ ਇਛੇ ਸੋ ਫਲ ਪਾਏ ਜਤ ਸਤ ਤਪ ਪਵਿੱਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹੈ ਦਿਨ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਿਗੁਰ ਕੀ ਸਰਣਾਗਤੀ ਹੋ ਤਿਨ ਕੈ ਬਲ ਜਾਓ ਦਰ ਸੱਚੈ ਸੱਚੀ ਵਡਿਆਈ ਸਾਜੇ ਸਤ ਸੁਆਉ ਨਾਨਕ ਨਗਰੀ ਪਾਈਐ ਗੁਰੂ ਮੇਲ ਮਿਲਾਓ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਕਰਮ ਕਮਾਉਣੇ ਜੋ ਦੁਹਾਗ ਤਨ ਸੀਗਾਰ ਸੇਜੈ ਕੰਤ ਨ ਆਵੀ ਨਿਤ ਨਿਤ ਹੋਏ ਖੁਆਰ ਫਿਰ ਕਾ ਮਹਲ ਨਾ ਪਾਵੀ ਨਾ ਦੀਸੈ ਘਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹਾ ਜਪ ਰਾਮ ਨਾਮ ਸੁਖ ਪਾਏ ਰਹਾਉ ਗੁਰਮੁਖ ਸਦਾ ਸੁਭਾਗਣੀ ਫਿਰ ਰਾਖਿਆ ਉਰਤਾਰੇ ਮਿੱਠਾ ਬੋਲੇ ਨਿਵ ਚੱਲੈ ਸੇਜੈ ਰਵੈ ਪਤਾਰ ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤ ਅਪਾਰ ਪੂਰੈ ਭਾਗ ਸਤਿਗੁਰ ਮਿਲੈ ਜਾ ਭਾਗੈ ਕਾ ਉਦਉ ਹੋਏ ਅੰਤਰੋ ਦੁਖ ਭ੍ਰਮ ਕਟਿਐ ਸੁਖ ਬਰਾਬਦੀ ਹੋਏ ਗੁਰ ਕੈ ਪਾਣਾ ਜੋ ਚਲੈ ਦੁਖ ਨਾ ਪਾਵੈ ਕੋਏ ਗੁਰ ਕੇ ਬਾਣੇ ਵਿੱਚ ਅੰਮ੍ਰਿਤ ਹੈ ਸਾਜੇ ਪਾਵੈ ਕੋਏ ਜਿਨਾ ਪ੍ਰਾਪਤ ਤਿਨ ਪੀਆ ਹਉ ਮੈਂ ਵਿਚੋ ਕੋਏ ਨਾਨਕ ਗੁਰਮੁਖ ਨਾਮ ਧਿਆਈਐ ਸਚ ਮਿਲਾਵਾ ਹੋਏ ਸ੍ਰੀ ਰਾਮ ਮਹੱਲਾ ਤੀਜਾ ਜਾ ਪਿਰ ਜਾਣਾ ਆਪਣਾ ਤਨ ਮਨ ਅੱਗੇ ਧਰੇ ਸੋਹਾਗਣੀ ਕਰਮ ਕਮਾਵ ਕਮਾਵਦੀਆ ਸੇਈ ਕਰਮ ਕਰੇ ਸਹਜੇ ਸਾਚ ਮਿਲਾਵੜਾ ਸਾਚ ਵਡਾਈ ਦੇ ਪਾਈ ਰੇ ਗੁਰ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਇ ਰਹਾਉ ਲਖ 84 ਫੇਰ ਪਿਆ ਕਾਮਣ ਦੂਜੈ ਭਾਇ ਬਿਨ ਗੁਰ ਨੀਦ ਨਾ ਆਵੀ ਦੁਖੀ ਰਹਿਣ ਵਿਹਾਇ ਬਿਨ ਸਬਦੈ ਫਿਰ ਨਾ ਪਾਈਐ ਬਿਰਥਾ ਜਨਮ ਗਵਾਏ ਹਉ ਹਉ ਕਰਤੀ ਜਗ ਫਰੀ ਨਾ ਧਨ ਸੰਪੈ ਨਾਲੇ ਅੰਧੀ ਨਾਮ ਨਾ ਚੇਤਈ ਸਾਬਾਧੀ ਜਮਕਾਲ ਸਤਿਗੁਰੂ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸੰਵਾਰੇ ਨਾਮ ਰਤੇ ਸੇ ਨਿਰਮਲੇ ਗੁਰ ਕਾ ਸਾਜ ਸੁਭਾਏ ਮਨ ਤਨ ਰਾਤਾ ਰੰਗ ਸਿਓ ਰਸਨਾ ਰਸਨ ਰਸਾਏ ਨਾਰਕ ਰੰਗ ਨਾ ਉਤਰੈ ਜੋ ਹਰ ਤੁਰ ਛੋੜਿਆ ਲਾਏ ਸ੍ਰੀ ਰਾਗ ਮਹੱਲਾ ਤੀਜਾ ਗੁਰੂ ਕਿਰਪਾ ਕਰੇ ਭਗਤ ਕੀਜੈ ਬਿਨ ਗੁਰ ਭਗਤ ਨ ਹੋਈ ਆਪੈ ਆਪ ਮਿਲਾਏ ਬੂਝੈ ਤਾ ਨਿਰਮਲ ਹੋਵੈ ਸੋਈ ਹਰ ਜਿਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨੁ ਗਵਾਇਆ ਰਹਾਉ ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ ਜੀ ਅਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਾਈ ਆਪੇ ਸੇਵ ਕਰਾਏ ਦੇਹ ਕੁਟੰਬ ਮੋਹੇ ਲੋਭਾਣਾ ਚਲਦਿਆ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਦੀ ਕੀਮ ਨਾ ਪਾਈ ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ ਅੰਤੇ ਹੋਏ ਸਖਾਈ ਆਪਣਾ ਮਨ ਚਿਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਦਾਤਾ ਭਗਤ ਵਛਲ ਹੈ ਕਰ ਕਿਰਪਾ ਮਨ ਵਸਾਈ ਨਾਰਗ ਸੋਭਾ ਸੁਰਤ ਦੇ ਪ੍ਰਭ ਆਪੇ ਗੁਰੂ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚ ਹੋ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਨ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰਿ ਸੋਏ ਗੁਰ ਕਾ ਸ਼ਬਦ ਮਨ ਵਸੈ ਮਨ ਤਨ ਨਿਰਮਲ ਹੋਏ ਰਹਾ ਕਰ ਕਿਰਪਾ ਕਰ ਆਇਆ ਆਪੇ ਮਿਲਿਆ ਆਏ ਗੁਰ ਸਬਦੀ ਸਾਲਾਹੀਐ ਰੰਗੇ ਸਾਜ ਸੁਭਾਏ ਸੱਚੈ ਸੱਚ ਸਮਾਇਆ ਮਿਲ ਰਹਿ ਨ ਵਿਛੜ ਜਾਏ ਜੋ ਕਿਛ ਕਰਨਾ ਸੋ ਕਰ ਰਹਾ ਅਵਰ ਨ ਕਰਨਾ ਜਾਏ ਤ੍ਰੀ ਵਿਛੁਨੇ ਮੇਲਿਆਂ ਨੂੰ ਸਤਿਗੁਰ ਪੰਨਾ ਪਾਏ ਆਪੇ ਕਾਰ ਕਰਾਏ ਸੀ ਅਵਰ ਨ ਕਰਨਾ ਜਾਏ ਮਨ ਤਨ ਰਤਾ ਰੰਗ ਸਿਓ ਹਉ ਮੈਂ ਤਾਜ ਵਿਕਾਰ ਐਨ ਸਿਹਰਦਾ ਰਵ ਰਹਿ ਨਿਰਭਉ ਨਾਮ ਨਿਰੰਕਾਰ ਨਾਨਕ ਆਪ ਮਿਲਾਇਨ ਪੂਰੈ ਸਬਦ ਆਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਐ ਹਉਮੈ ਵਿੱਚ ਹੋ ਜਾਏ ਸਤਿਗੁਰ ਮਿਲਿਆ ਸਦ ਭੈ ਰਚੈ ਆਪ ਵਸੈ ਮਨ ਆਏ ਭਾਈ ਰੇ ਗੁਰਮੁਖ ਬੂਝੈ ਕੋਏ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਹੋਏ ਰਹਾਉ ਜਿਨੀ ਚਾਖਿਆ ਤਿਨਨੀ ਸਾਧ ਪਾਇਆ ਬਿਨ ਚਾਖੇ ਭਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਣਾ ਕਛੂ ਨਾ ਜਾਏ ਪੀਵਤ ਹੋ ਪਰਵਾਨ ਪਿਆ ਪੂਰਾ ਸਭ ਸਮਾਏ ਆਪੇ ਦੇ ਤਪ ਆਈਐ ਹੋਰ ਕਰਣਾ ਕਿਛੂ ਨਾ ਜਾਏ ਦੇਵਨ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੈ ਪਾਏ ਜੇਹਾ ਕੀ ਤੋਨ ਤੇਹਾ ਹੋਆ ਜੇਹ ਕਰਮ ਕਮਾਏ ਜਤ ਸਤ ਸੰਜਮ ਨਾਮ ਹੈ ਵਿਣ ਨਾਵੇ ਨਿਰਮਲ ਨਾ ਹੋਏ ਪੂਰੈ ਭਾਗ ਨਾਮ ਮਨ ਵਸੈ ਸਬਦ ਮਿਲਾਵਾ ਹੋਏ ਨਾਨਕ ਸਾਜੇ ਹੀ ਰੰਗ ਵਰਦਾ ਹਰ ਗੁਣ ਪਾਵੈ ਸੋਏ ਤੇਰੀ ਰਾਗ ਮਹੱਲਾ ਤੀਜਾ ਕਾਇਆ ਸਾਧੈ ਉਰਦ ਤਪ ਕਰੈ ਵਿਚੋ ਹਉਮੈ ਨ ਜਾਏ ਅਧਿਆਤਮ ਕਰਮ ਜੇ ਕਰੇ ਨਾਮ ਨਾ ਕਭੀ ਪਾਏ ਗੁਰ ਕੈ ਸ਼ਬਦ ਜੀਵਤ ਮਰੈ ਹਰਿ ਨਾਮ ਵਸੈ ਮਨ ਆਏ ਸੁਣ ਮਨ ਮੇਰੇ ਭਜ ਗੁਰ ਸਰਣਾ ਗੁਰ ਪ੍ਰਸਾਦੀ ਛੁਟਿਐ ਬਿਹ ਭਵਜਲ ਸ਼ਬਦ ਗੁਰ ਤਰਨਾ ਰਹਾਉ ਤ੍ਰੈ ਗੁਣ ਸਭਾ ਤਾਤ ਹੈ ਦੂਜਾ ਭਾਉ ਵਿਕਾਰ ਪੰਡਿਤ ਪੜੈ ਬੰਧਨ ਮੋ ਬਾਧਾ ਨਾ ਬੂਝੈ ਵਿਖਿਆ ਪਿਆਰੇ ਸਤਿਗੁਰ ਮਿਲਿਆ ਤ੍ਰਿਕੁਟੀ ਛੂਟੈ ਚੌਥਾ ਪਾਵੀ ਮੁਕਤ ਦਵਾਰ ਗੁਰ ਤੇ ਮਾਰਗ ਭਾਈਐ ਚੂਕੈ ਮੋਹ ਗਵਾਰ ਸ਼ਬਦ ਮਰੈ ਤਾ ਉਧਰੈ ਪਾਏ ਮੋਹ ਦਵਾਰ ਗੁਰ ਪ੍ਰਸਾਦੀ ਮਿਲ ਰਹਾ ਸਚ ਨਾਮ ਕਰਤਾਰ ਇਹੋ ਮਨੁਆ ਆਤ ਸਵਾਲ ਹੈ ਛੱਡੇ ਨਾ ਕਿਤਾ ਉਪਾਏ ਦੂਜੈ ਭਾਏ ਦੁਖ ਲਾਇ ਦਾ ਬਹੁਤੀ ਦੇਸ ਜਾਏ ਨਾਨਕ ਨਾਮ ਲਗੇ ਸੇ ਉਪਰੇ ਹਉਮੈ ਸਬਦ ਗਵਾਏ ਸ੍ਰੀ ਰਾਗ ਮਹੱਲਾ ਤੀਜਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦਿਰੜਾਏ ਬਿਨ ਗੁਰ ਕਿਨੈ ਨਾ ਪਾਇਓ ਬਿਰਥਾ ਜਨਮ ਗਵਾਏ ਮਨੁ ਕਰਮ ਕਮਾਵਨੇ ਦਰਗਾ ਮਿਲੈ ਸਜਾਏ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾ ਸੱਚ ਧਰੇ ਪਿਆਰੋ ਹਰ ਕਾ ਨਾਮ ਮਨ ਵਸੈ ਹਉ ਮੈਂ ਕ੍ਰੋਧ ਨਿਵਾਰੇ ਮਨ ਨਿਰਮਲ ਨਾਮ ਆਇਐ ਤਾ ਪਾਏ ਮੋਖ ਦੁਆਰੋ ਹਉ ਮੈਂ ਵਿੱਚ ਜਗ ਬਿਨਸਦਾ ਮਰ ਜੰਮੈ ਆਵੈ ਜਾਏ ਮਨਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗਵਾਏ ਗੁਰ ਸੇਵਾ ਨਾਉ ਪਾਜੈ ਸੱਚੇ ਰਹਿ ਸਮਾਏ ਸ਼ਬਦ ਮੰਨਿਆ ਗੁਰ ਪਾਜੈ ਵਿਛੋ ਆਪ ਗਵਾਏ ਅਨ ਦਿਨ ਭਗਤ ਕਰੇ ਸਦਾ ਸਾਚੇ ਕੀ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਾਹਿ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਘਰ ਹੋਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਸ਼ ਵਾਰਨਹਾਰ ਮਨ ਮੇਰੇ ਸਦਾ ਹਰਿ ਵੇਖ ਅਧੂਰੇ ਜਨਮ ਮਰਨ ਤੂ ਪਰ ਹਰੈ ਸ਼ਬਦ ਰਹਾ ਪੂਰੇ ਰਹਾਉ ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹ ਵਰਤਦਾ ਕੋਈ ਨਾ ਮੇਟਣਹਾਰ ਮਨੁਖ ਮਹਲ ਨਾ ਪਾਇਣੀ ਕੂੜ ਮੁਠੇ ਕੂੜਿਆਰ ਹਉ ਮੈਂ ਕਰਤਾ ਜਗੂਆ ਗੁਰਬਿਨ ਕੋ ਰੰਧਾਰ ਮਾਇਆ ਮੋਹ ਵਿਸਾਰਿਆ ਸੁਖ ਦਾਤਾ ਦਾਤਾਰ ਸਤਿਗੁਰ ਸੇਵੈ ਤਾਂ ਉਪਰੈ ਸੱਚ ਰਖੈ ਔਰ ਧਾਰਿ ਕਿਰਪਾ ਦੇ ਹਰਿ ਪਾਈਐ ਸੱਚ ਸ਼ਬਦ ਵਿਚਾਰਿ ਸਤਿਗੁਰ ਸੇਵ ਮਨ ਨਿਰਮਲਾ ਹਉ ਮੈਂ ਤਾਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਤਾਵਤ ਰਹਿ ਗਏ ਲਾਗਾ ਸਾਚ ਪਿਆਰ ਸਚ ਰਤੇ ਮਕੂਜ ਜਿਲੇ ਤਿਤ ਸਾਚੈ ਦਰਬਾਰੇ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ ਇਸਨਾਨ ਦਾਨ ਜੇ ਤਾ ਕਰਹਿ ਦੂਜੈ ਭਾਏ ਖੁਆਰ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕਹੇ ਤੇ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸ ਹਉ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ ਸਤਿਗੁਰ ਕਾ ਭਾਣਾ ਮਨ ਲਈ ਵਿੱਚ ਹੋ ਆਪ ਗਵਾਏ ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ ਨਾਮੈ ਹੀ ਤੇ ਸੁਖ ਪਾਈਐ ਸਚੈ ਸਬਦ ਸੁਹਾਏ ਮਨ ਮੇਰੇ ਦਿਨ ਜਾਗ ਹਰਿ ਚੇਤ ਆਪਣੀ ਖੇਤੀ ਰਖ ਲੈ ਕੂੰਜ ਪੜੈਗੀ ਖੇਤ ਰਹਾਓ ਮਨ ਕੀ ਇੱਛਾ ਪੂਰੀਆ ਸਬਦ ਰਹਾ ਭਰ ਪੂਰੇ ਭੈ ਭਾਏ ਭਗਤ ਕਰਹਿ ਦਿਨ ਰਾਤੀ ਹਰ ਜਿਉ ਵੇਖੈ ਸਦਾ ਹਦੂਰੇ ਸੱਚਾ ਸਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰ ਹੋ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਇ ਸੁਣਨੇ ਕਰ ਕਾ ਪਾਉਣਾ ਜੋ ਆਇਆ ਤਿਉ ਜਾਏ ਮਨੁਖ ਜਨਮ ਬਿਰਥਾ ਗਿਆ ਕਿਆ ਮੋਹ ਦੇ ਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਣ ਨਾ ਜਾਏ ਗੁਰ ਕੈ ਸਬਦ ਪਛਾਣੀਐ ਦੁਖ ਹਉਮੈ ਵਿੱਚ ਹੋ ਗਵਾਏ ਸਤਗੁਰ ਸੇਵਨ ਆਪਣਾ ਹਉ ਤਿਨ ਕੈ ਲਾਗੋ ਪਾਏ ਨਾਨਕ ਦਰ ਸੱਚਾ ਸਚਿਆਰ ਹੈ ਹਉ ਤਿਨ ਬਰਿਹਾਰੈ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੀ ਵੇਲਾ ਵਕਤ ਵਿਚਾਰਿਆ ਤਾਂ ਕਿਤ ਵੇਲਾ ਭਗਤੀ ਹੋਏ ਹਰ ਦਿਨ ਨਾਮੇ ਰਤਿਆ ਸੱਚੇ ਸੱਚੀ ਸੋਵੇ ਇਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਤਨ ਸੀਤਲ ਸਾਚ ਸਿਓ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਥੀਐ ਜਾਂ ਹਰ ਵਸੈ ਮਨ ਆਏ ਰਹਾਉ ਸਾਜੇ ਖੇਤੀ ਰਾਹੀਐ ਸਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰਜਾ ਸਾ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਇਹੋ ਮਨ ਸਾਚਾ ਸਚ ਰਤਾ ਸੱਚੇ ਰਹਾ ਸਮਾਏ ਆਖਣ ਵੇਖਣ ਬੋਲਣਾ ਸਬਦੇ ਰਹਾ ਸਮਾਏ ਬਾਣੀ ਵੱਜੀ ਚੌਜਗੀ ਸੱਚੋ ਸੱਚ ਸੁਣਾਏ ਹਉ ਮੈਂ ਮੇਰਾ ਰਹਿ ਗਿਆ ਸੱਚਾ ਲਿਆ ਮਿਲਾਏ ਤਿਨ ਕਉ ਮਹਲ ਹਦੂਰ ਹੈ ਜੋ ਸਚ ਰਹੇ ਲਿਵਲਾਏ ਨਦਰੀ ਨਾਮ ਤੇ ਆਇਐ ਵਿਣ ਕਰਮਾ ਪਾਇਆ ਨਾ ਜਾਏ ਪੂਰਾ ਭਾਗ ਸਤ ਸੰਗਤ ਲਹੈ ਸਤਗੁਰ ਭੇਟੈ ਜਿਸ ਆਏ ਅਨ ਦਿਨ ਨਾਮੇ ਰਤਿਆ ਦੁਖ ਵਿਖਿਆ ਵਿੱਚ ਹੋ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਆਪਣਾ ਭਉ ਤਿਨ ਨੇ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰਿ ਦੁਬਧਾ ਮਹਿਲ ਚੁਕਾਈਨ ਹਰ ਰਾਖਿਆ ਔਰ ਧਾਰਿ ਸੱਚੀ ਮਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉ ਮੈਂ ਮਹਿਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸਬਦ ਸਵਾਰਨ ਹਾਰ ਰਹਾਉ ਸੱਚੈ ਸਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਆਣ ਦਿਨ ਨਾਮੇ ਰਤਿਆ ਜੋਤੀ ਜੋ ਸਮਾਇ ਜੋਤੀ ਉਪਰਭ ਜਾਪਦਾ ਬਿਨ ਸਤਿਗੁਰ ਬੂਝ ਨ ਪਾਏ ਜਿਨ ਕੋ ਪੂਰਵ ਲਿਖਿਆ ਸਤਿਗੁਰ ਭੇਟਿਆ ਤਿਨ ਆਏ ਬਿਨ ਨਾਵੇ ਸਭ ਡੁੰਮਣੀ ਦੂਜੈ ਕੋ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਪਰਮ ਪੁਲਾਣਾ ਅੰਧਲਾ ਫਿਰ ਫਿਰ ਆਵੇ ਜਾਏ ਨਜ਼ਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕੇ ਸੁਣਦਾ ਵੇਖਦਾ ਕਿਉ ਮੁਕਰ ਪਿਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਪਚਹਿ ਪਚਾਏ ਸੋ ਪ੍ਰਭ ਨਦਰ ਨਾ ਆਵੀ ਮਨ ਮੁਖ ਬੂਝ ਨਾ ਪਾਏ ਜਿਸ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁਟੇ ਹਉ ਮੈਂ ਪੀੜ ਨਾ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ ਗੁਰ ਸਬਦੀ ਹਰਿ ਭਾਈਐ ਬਿਨ ਸਬਦੈ ਭਰਮ ਭੁਲਾਏ ਮਨ ਰੇ ਨਿਜ ਘਰਿ ਵਾਸਾ ਹੋਏ ਰਾਮ ਨਾਮ ਸਾ ਲਾਹੇ ਤੂ ਫਿਰ ਆਵਣ ਜਾਣ ਨਾ ਹੋਏ ਰਹਾਉ ਹਰੀ ਕੋ ਦਾਤਾ ਵਰਤਾ ਦੂਜਾ ਅਵਰ ਨ ਕੋਏ ਸਭ ਸਾਲਾਹੀ ਮਨ ਵਸੈ ਸਾਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਪਾਵੈ ਤੈ ਦੇਵ ਹਉ ਮੈਂ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੇ ਬਿਖ ਕੀ ਕਾਰ ਕਮਾਉਣੀ ਬਿਖ ਹੀ ਮਾਹੇ ਸਮਾਹੇ ਬਿਰ ਨਾਵੇ ਠੌਰ ਨਾ ਪਾਇਨੀ ਜੰਪੁਰ ਦੂਖ ਸਹਾਹੇ ਜੀਉ ਭੇਡ ਸਭ ਤਿਸ ਦਾ ਤਿਸੈ ਦਾ ਆਧਾਰ ਗੁਰ ਪ੍ਰਸਾਦੀ 부ਝਿਆ ਤਾ ਪਾਏ ਮੋਖ ਦਵਾਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਵਾਰ ਸ੍ਰੀ ਰਾਗ ਮਹੱਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸਚ ਨਾਮ ਆਧਾਰ ਗੁਰ ਸਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਇ ਪਿਆਰੁ ਕਿਰਪਾ ਕਰਕੇ ਆਪਣੀ ਦਿੱਤੋਨ ਭਗਤ ਭੰਡਾਰ ਮਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰਿ ਪਾਈਐ ਹਰ ਸਿਉ ਰਹਿ ਸਮਾਇ ਰਹਾਉ ਸੱਚੀ ਭਗਤੀ ਮਨ ਲਾਗ ਯਾ ਰਤਾ ਸਾ ਸੁਭਾਇ ਗੁਰ ਸਬਦੀ ਮਨ ਮੋਹਿਆ ਕਹਣਾ ਕਛੂ ਨਾ ਜਾਏ ਜਿਹਵਾ ਰਤੀ ਸਬਦ ਸੱਚੈ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜਾਈ ਸੰਸਾਰ ਇਹੋ ਸੰਸਾਰ ਹੈ ਸੁਤਿਆ ਰਹਿਣ ਵਿਹਾਇ ਇਕ ਆਪਣਾ ਭਾਣਾ ਕੱਢ ਲੈ ਉਹਨ ਆਪੇ ਲੈ ਉਹਨ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀ ਅਨ ਗੁਰਮੁਖ ਦੇ 부ਝਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆ ਲਏ ਸਮਝਾਏ ਇਕ ਆਪੇ ਆਪ ਖੁਆਏ ਅਨ ਦੂਜਾ ਛੱਡਿਆ ਲਾਏ ਗੁਰਮਤੀ ਹਰਿ ਪਾਈਐ ਜੋਤੀ ਜੋਤ ਮਿਲਾਏ ਆਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸਚ ਪਾਇਆ ਤ੍ਰਿਸ਼ਨਾ ਤਾਜ ਵਿਕਾਰ ਗੁਰ ਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰ ਕਿਨੈ ਨਾ ਪਾਇਓ ਕਰ ਵੇਖਉ ਮਨ ਵਿਚਾਰੇ ਮਨੁਖ ਮੈਲ ਨਾ ਉਤਰੈ ਚਿਰ ਗੁਰ ਸਬਦ ਨਾ ਕਰੇ ਪਿਆਰ ਮਨ ਮੇਰੇ ਸਤਗੁਰ ਕੈ ਪਾਣਾ ਚੱਲ ਨਿਜ ਘਰ ਵਸਹਿ ਅੰਮ੍ਰਿਤ ਪੀਵਹਿ ਤਾ ਸੁਖ ਲਹਿ ਮਹਲ ਰਹਾਉ ਔ ਗੁਣਵੰਤੀ ਗੁਣ ਕੋ ਨਹੀਂ ਬਹਣ ਨਾ ਮਿਲੈ ਹਦੂਰ ਮਨਮੁਖ ਸ਼ਬਦ ਨਾ ਜਾਣੀ ਆਵਗਣ ਸੋ ਪ੍ਰਭ ਦੂਰੇ ਜਿਨਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸਬਦੀ ਮਨ ਬੇਧਿਆ ਪ੍ਰਭ ਮਿਲਿਆ ਆਪ ਹਦੂਰੇ ਆਪੇ ਰੰਗਣ ਰੰਗਿਓਨ ਸਬਦੇ ਲੈਉ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵਲਾਏ ਚਾਰੇ ਕੁੰਡਾ ਭਾਵ ਥਕੇ ਮਨੁ ਬੂਝ ਨਾ ਪਾਏ ਜਿਸ ਸਤਗੁਰ ਮੇਲੇ ਸੋ ਮਿਲੈ ਸੱਚਾ ਸਬਦ ਸਮਾਏ ਮਿੱਤਰ ਕਣੇਰੇ ਕਰ ਥਕੀ ਮੇਰਾ ਦੁਖ ਕਾਟੈ ਕੋਏ ਮਿਲ ਪ੍ਰੀਤਮ ਦੁਖ ਕਟਿਆ ਸਬਦ ਮਿਲਾਵਾ ਹੋਏ ਸੱਚ ਖਟਣਾ ਸੱਚ ਰਾਸੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਏ ਸਭ ਏਕੋ ਇੱਕ ਵਰਤਦਾ ਅਲਖ ਨਾ ਲਖਿਆ ਜਾਏ ਆਪੇ ਪ੍ਰਭੂ ਦਇਆਲ ਹੈ ਆਪੇ ਦੇਵ ਛਾਏ ਗੁਰਮਤੀ ਸਦ ਮਨ ਵਸਿਆ ਸਤ ਰਹਿਲ ਵਿਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ ਮਨ ਤਨ ਸੀਤਲ ਸਭ ਥੀਐ ਨਾਮ ਵਸੈ ਮਨ ਆਇ ਰਹਾਉ ਜਿਨ ਕਰਿ ਕਾਰਨ ਤਾਰਿਆ ਸੋਈ ਸਾਰ ਕਰੇ ਗੁਰ ਕੈ ਸਭ ਬਝਾਣੀਐ ਜਾ ਆਪੇ ਨਦਰ ਕਰੇ ਸੇ ਜਨ ਸਬਦੇ ਸੋਹਣੇ ਤਿਤ ਸੱਚਾ ਦਰਬਾਰੇ ਗੁਰੂ ਸੱਚਾ ਸ਼ਬਦ ਰਤੇ ਆਪੇ ਮੇਲੇ ਕਰਤਾਰੇ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾਵਾਰ ਘਟ ਘਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰ ਸਬਦੀ ਸਲਾਹੀਐ ਹਉਮੈ ਵਿਚੋ ਕੋਏ ਸਾ ਤਨ ਨਾਵੈ ਬਾਹਰੀ ਅਵਗਣਵੰਤੀ ਰੋਏ ਸੱਚ ਸਾਲਾਹੀ ਸੱਚ ਲਗਾ ਸਚੈ ਨਾਇ ਤ੍ਰਿਵਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹਾ ਆਪ ਗੁਣ ਕੱਢਾ ਧੋਏ ਆਪੇ ਮੇਲ ਮਿਲਾਇਦਾ ਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਾਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਕਹੇਲੀਏ ਕਿਆ ਚੱਲਹਿ ਬਾਹਲ ਉਡਾਏ ਆਪਣਾ ਪਿਰ ਨਾ ਪਛਾਣਹੀ ਕਿਆ ਮੋਹ ਤੇ ਸਹਿ ਜਾਏ ਜਿਨਨੀ ਸਖੀ ਖੰਤ ਪਛਾਣਿਆ ਹਉ ਤਿਨ ਕੈ ਲਾਗੋ ਪਾਏ ਤਿਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਹੁੰਦੇ ਕੂੜ ਮੁਠੀ ਕੂੜਿਆਰੇ ਫੇਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ ਮਨ ਮੁਖ ਅੰਤ ਨਾ ਪਛਾਣੀ ਤਿਨ ਕਿਉ ਰਹਿਣ ਵਿਹਾਏ ਗਰਬ ਅਟਿਆ ਤ੍ਰਿਸ਼ਨਾ ਜਲੈ ਦੁਖ ਪਾਵਹਿ ਦੂਜੈ ਭਾਏ ਸਬਦ ਰਤਿਆ ਸੁਹਾਗਣੀ ਤਿਨ ਵਿਚੋ ਹੋਮੈ ਜਾਏ ਸਦਾ ਰਾਵਹਿ ਆਪਣਾ ਤਿਨਾ ਸੁਖੇ ਸੁਖ ਵਿਆਏ ਗਿਆਨ ਵਿਹੂਣੀ ਪਿਰ ਮੁਤਿਆ ਪਿਰਮ ਨ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੇ ਭੁਖ ਨਾ ਜਾਏ ਆਵਹੁ ਮਿਲਹੁ ਸਹੇਲਿਓ ਮੈਂ ਪਿਰ ਦਿਓ ਮਿਲਾਏ ਪੂਰਾ ਭਾਗ ਸਤਿਗੁਰ ਮਿਲਾਏ ਪਿਰ ਪਾਇਆ ਸਚ ਸੰਵਾਏ ਸੇ ਸੋ ਆਗਣੀ ਜਿਨ ਕੋ ਨਦਰ ਕਰੇ ਖਸਮ ਪਛਾਣਾ ਆਪਣਾ ਤਨ ਮਨ ਆਗਿਆ ਦੇ ਘਰ ਵਾਰ ਪਾਇਆ ਆਪਣਾ ਹਉ ਮੈਂ ਦੂਰ ਕਰੇ ਨਾਨਕ ਸੋਭਾਵੰਤਿਆ ਸੋਹਾਗਣੀ ਅਨੰਦਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇਕ ਪਿਰ ਰਾਵਹਿ ਆਪਣਾ ਹਉ ਕੈ ਦਰ ਪੂਛੋ ਜਾਏ ਸਤਗੁਰ ਸੇਵੀ ਭਾਉ ਕਰੇ ਮੈਂ ਪਿਰ ਦੇਹੋ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜੇ ਕਿਸ ਦੂਰੇ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰੇ ਮੁੰਦੇ ਤੂੰ ਚੱਲ ਗੁਰ ਕੈ ਭਾਏ ਆਨੰਦ ਹੈ ਪਿਰ ਆਪਣਾ ਸਾਜੇ ਸਚ ਸਮਾਏ ਰਹਾਉ ਸਬਦ ਰਤਿਆ ਅਗਣੀ ਸੱਚਾ ਸਭ ਸੀਗਾਰੇ ਹਰ ਵਾਰ ਪਾਇਨ ਘਰ ਆਪਣਾ ਗੁਰ ਕਾ ਹੇਤ ਪਿਆਰ ਸੇ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ ਪੇਰ ਸਾਲਾਹਨੇ ਆਪਣਾ ਤਿਨ ਕੈ ਹੋ ਸਦ ਬਿਲਹਾਰੈ ਜਾਓ ਮਨ ਤਨ ਅਰਪੀ ਸਿਰ ਦੇਈ ਤਿਨ ਕੈ ਲਾਗਾ ਪਾਏ ਜਿਨਨੀ ਇੱਕ ਪਛਾਣਿਆ ਦੂਜਾ ਭਾਵ ਚੁਕਾਏ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜੀ ਸੱਚਾ ਸੱਚ ਤੂੰ ਸਭ ਕੇ ਤੇਰਾ ਚੀਰੈ ਲਖ 84 ਤਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰ ਜੀਉ ਬਖਸੇ ਬਖਸ ਲਏ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤਿ ਨਾਮ ਸਲਾਹੀਐ ਦੂਜਾ ਅਵਰ ਨਾ ਕੋਇ ਰਹਾਉ ਧਰਮ ਰਾਏ ਨੋ ਹੁਕਮ ਹੈ ਬਹਿ ਸੱਚਾ ਧਰਮ ਵਿਚਾਰੇ ਦੂਜੈ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪਹਿ ਏਕ ਮੁਰਾਰੇ ਤਿਨ ਕੀ ਸੇਵਾ ਧਰਮ ਰਾਏ ਕਰੈ ਤਨ ਸਵਾਰਨ ਹਾਰ ਮਨ ਕੇ ਵਿਕਾਰ ਮਨ ਹੈ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਾਦੇ ਨਾਮ ਸਮਾਨ ਬਿਨ ਸਤਿਗੁਰ ਮੁਕਤ ਨਾ ਪਾਈਐ ਮਨ ਨੂੰ ਫਿਰੈ ਦੀਵਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮਾਹ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਹੋਰ ਨ ਕੋਏ ਜੋ ਬੋਲਾਏ ਤਿਉ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਤ ਸੇਵਿਐ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਗ ਹਉ ਮੈਂ ਮੈਲ ਦੁਖ ਪਾਇਆ ਮਰ ਲਾਗੀ ਦੂਜੈ ਭਾਏ ਮਲ ਹਉ ਮੈਂ ਤੋਤੀ ਕਿਵੈ ਨ ਉਤਰੈ ਜੇ ਸੋ ਤੀਰਥ ਨਾਏ ਬਹੁ ਵਿਦ ਕਰਮ ਕਮਾਵਦੇ ਨਹੀਂ ਮਰ ਲਾਗੀ ਆਏ ਪੜਿਆ ਮਹਿਲ ਨਾ ਉਤਰੈ ਪੂਛੋ ਗਿਆਨੀਆ ਜਾਏ ਮਨ ਮੇਰੇ ਗੁਰ ਸਰਣ ਆਵੈ ਤਾਂ ਨਿਰਮਲ ਹੋਏ ਮਨ ਮੁਖ ਹਰਿ ਹਰ ਕਰ ਥਕੇ ਮਹਿਲ ਨਾ ਸਕੀ ਧੋਏ ਰਹਾਉ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹਉਮੈ ਜਾਏ ਸਮਾਏ ਜਿਉ ਅੰਧੇਰਾ ਦੀਵਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਜਾਏ ਹਮ ਕੀਆ ਹਮ ਕਰ ਹੈਗੇ ਹਮ ਮੂਰਖ ਗਾਵਾਰ ਕਰਨਾ ਵਾਲਾ ਵਿਸਰਿਆ ਦੂਜੈ ਪਾਏ ਪਿਆਰ ਮਾਇਆ ਜੀਵੜ ਦੁਖ ਨਹੀਂ ਸਭ ਭਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਚ ਨਾਮ ਮੁਰਤਾਰਿ ਜਿਸ ਨੂੰ ਮੇਲੇ ਸੋ ਮਿਲੈ ਹੋ ਤਿਸ ਬਲਿਹਾਰੈ ਜਾਓ ਇਹ ਮਨ ਭਗਤੀ ਰਤਿਆ ਸਚ ਬਾਣੀ ਨੇ ਥਾਓ ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਓ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੁ ਅਤਿ ਅਗਲਾ ਕਿਉ ਪ੍ਰੀਤਮ ਮਿਲੈ ਕਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਏ ਪੁੱਛਾ ਤਿਨ ਸੱਜਣਾ ਪ੍ਰਭ ਕਿਤ ਵਿਧ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਹਰਿ ਸੋਇ ਰਹਾਓ ਸਤਿਗੁਰ ਦਾਤਾ ਹरि ਨਾਮ ਕਾ ਪ੍ਰਭਿਆ ਮਿਲਾਵੇ ਸੋਇ ਸਤਿਗੁਰੇ ਹਰ ਪ੍ਰਭ ਬੁਝਿਆ ਗੁਰ ਜੀਵੜ ਅਵਰ ਨਾ ਕੋਏ ਹਉ ਗੁਰ ਸਰਨਾਈ ਟਹਿ ਪਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਟ ਕਿਨੈ ਨਾ ਪਾਇਆ ਕਰ ਉਪਾਵ ਥਕੇ ਸਭ ਕੋਏ ਸਹਸ ਸਿਆਣਪ ਕਰ ਰਹੇ ਮਨ ਕੋਰੈ ਰੰਗ ਨਾ ਹੋਏ ਕੂੜੇ ਕਵਟ ਕਿਨੈ ਨਾ ਪਾਇਓ ਜੋ ਬੀਜੈ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸੇ ਪ੍ਰਭ ਤੁਧੋ ਖਾਲੀ ਕੋ ਨਹੀਂ ਦਰ ਗੁਰਮੁਖਾ ਨੋ ਸਾਬਾਸੇ ਬਿਖ ਪੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ ਚੌਥਾ ਨਾਮ ਮਿਲੈ ਮਨ ਤ੍ਰਿਪਤੀ ਆਏ ਬਿਨ ਨਾਮੈ ਤ੍ਰਿਗ ਜੀਵਾਸ ਕੋਈ ਗੁਰੂ ਸੱਜਣ ਦੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹਉ ਤਿਸ ਵਿਟੋ ਚੌਖ ਨੀਐ ਮੈਂ ਨਾਮ ਘਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਏ ਬਿਨ ਨਾਵੈ ਜੀਵਨ ਨਾਥੀਐ ਮੇਰੇ ਸਤਗੁਰ ਨਾਮ ਦਿੜਾਏ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਗੁਰ ਪਾਸੇ ਸਤਗੁਰ ਸੇਵੈ ਲੱਗਿਆ ਕਾਢੇ ਰਤਨ ਦੇਵੈ ਪ੍ਰਗਾਸ ਤਨ ਵਡ ਭਾਗੀ ਵਡ ਭਾਗੀ ਜੋ ਆਏ ਮਿਲੇ ਗੁਰੂ ਪਾਸੇ ਜਿਨ੍ਹਾਂ ਸਤਿਗੁਰੂ ਪੁਰਖ ਨਾ ਪੇਟਿਓ ਸੇ ਭਾਗਹੀਣ ਬਸ ਕਾਲ ਓਏ ਫੇਰ ਫਿਰ ਜੂਨ ਪਵਾਈ ਇਹ ਵਿੱਚ ਵਿਸ਼ਟਾ ਕਰ ਵਿਕਰਾਲ ਉਹਨਾਂ ਪਾਸ ਦੁਆਸ ਨਾ ਪਿੱਟਿਐ ਜਿਨੇ ਅੰਤਰ ਕ੍ਰੋਧ ਚੰਡਾਲ ਸਤਿਗੁਰੂ ਪੁਰਖ ਅੰਮ੍ਰਿਤ ਸਾਰ ਭਾਗੀ ਨਾਵਹਿ ਆਏ ਉਨ ਜਨਮ ਜਨਮ ਕੀ ਮੈਲ ਉਤਰੈ ਨਿਰਮਲ ਨਾਮ ਦਿਰੜਾਏ ਜਨ ਨਾਨਕ ਉਤਮ ਪਦ ਪਾਇਆ ਸਤਿਗੁਰ ਕੀ ਲਿਵ ਲਾਏ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ ਗੁਰਮੁਖ ਸੱਜਣ ਗੁਣਕਾਰਿਆ ਮਿਲ ਸੱਜਣ ਹਰ ਗੁਣ ਗਾਏ ਹੀਰਾ ਹੀਰ ਮਿਲ ਬੇਧਿਆ ਰੰਗ ਚਲੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰੀ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਰਹਾਉ ਮਨ ਹੋ ਵਡ ਪਾਗਿਓ ਗੁਰ ਤੁਠਾ ਕਰੇ ਪਸਾਉ ਗੁਰ ਨਾਮ ਦਿੜਾਏ ਰੰਗ ਸਿਓ ਹੋ ਸਤਿਗੁਰ ਕੈ ਬਲ ਜਾਉ ਬਿਨ ਸਤਿਗੁਰ ਹਰਿ ਨਾਮ ਨਾ ਲੱਭੀ ਲੱਖ ਕੋਟੀ ਕਰਮ ਕਮਾਓ ਬਿਨ ਭਾਗਾ ਸਤਿਗੁਰ ਨਾ ਲੈ ਘਰ ਬੈਠਿਆ ਨਿਕਟ ਨਿਤ ਪਾਸੇ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪਰਦਾ ਦੂਰ ਪਈਆਸ ਬਿਨ ਸਤਿਗੁਰ ਭੇਟੇ ਕੰਚਨ ਨਾਥੀਐ ਮਨਮੁਖ ਲੋਹ ਬੂਡਾ ਬੇੜੀ ਪਾਸ ਸਤਿਗੁਰ ਬੋਹਿ ਥਾਰੇ ਨਾਵੈ ਕਿਤ ਵਿਦ ਚੜਿਆ ਜਾਏ ਸਤਿਗੁਰ ਕੈ ਪਾਣਾ ਜੋ ਚਲੈ ਵਿੱਚ ਬੋਹਿਤ ਬੈਠਾ ਆਏ ਤਨ ਧਨ ਵਡ ਭਾਗੀ ਨਾਨਕਾ ਜਿਨਾ ਸਤਗੁਰ ਲੈ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਓ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗ ਫਿਰਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣਾ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਹ ਕੋ ਹਰ ਪ੍ਰਭ ਮੇਲ ਮਿਲਾਏ ਹਉ ਸਤਗੁਰ ਬਿਟੋ ਵਾਰਿਆ ਜਿਨ ਹਰ ਪ੍ਰਭ ਦਿਆ ਦਿਖਾਏ ਰਹਾਓ ਹੋਏ ਨਿਮਾਣੀ ਟਹਿ ਪਵਾ ਪੂਰੇ ਸਤਿਗੁਰ ਪਾਸੇ ਨਿਮਾਣਿਆ ਗੁਰਮਾਨ ਹੈ ਗੁਰ ਸਤਿਗੁਰ ਕਰੇ ਸਾਬਾਸੇ ਹਉ ਗੁਰ ਸਾ ਲਾਹੇ ਨਾ ਰੱਜੂ ਮੈਂ ਮੇਲੇ ਹਰ ਪ੍ਰਭ ਪਾਸੇ ਸਤਿਗੁਰ ਨੋ ਸਭ ਕੋ ਲੋਜਦਾ ਜੇਤਾ ਜਗਤ ਸਭ ਕੋਏ ਬੇਨ ਭਾਗਾ ਦਰਸ਼ਨ ਨਾ ਥੀਐ ਭਾਗਹੀਣ ਬਹਿਰੋਏ ਜੋ ਹਰ ਪ੍ਰਭ ਪਾਣਾ ਸੋ ਥੀਆ ਧੁਰ ਲਿਖਿਆ ਨਾ ਮੇਟੈ ਕੋਏ ਆਪੇ ਸਤਿਗੁਰ ਆਪ ਹਰਿ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲ ਸੀ ਗੁਰ ਸਤਗੁਰ ਪੀਛੈ ਪਾਏ ਸਭ ਜਗ ਜੀਵਨ ਜਗ ਆਪ ਹੈ ਨਾਨਕ ਜਲ ਜਲ ਹੈ ਸਮਾਏ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਆਤਿ ਭਲਾ ਕਿਤ ਵਿਦ ਮਿਲੈ ਰਸ ਖਾਏ ਜਾਏ ਪੁੱਛੋ ਸੁਹਾਗਣੀ ਤੁਸਾ ਕਿਉ ਕਰ ਮਿਲਿਆ ਪ੍ਰਵਿਆਇ ਓਏ ਵੇ ਪ੍ਰਵਾਹ ਨਾ ਬੋਲਨੀ ਹਉ ਮਲ ਮਲ ਧੋਵਾ ਤਿਨ ਪਾਇ ਪਾਈ ਰੇ ਮਿਲ ਸੱਜਣ ਹਰ ਗੁਣ ਸਾਰੇ ਸੱਜਣ ਸਤਗੁਰ ਪੁਰਖ ਹੈ ਦੁਖ ਕੱਢੈ ਹਉਮੈ ਮਾਰੇ ਰਹਾਉ ਗੁਰਮੁਖਿਆ ਸੋ ਆਗਨੀ ਤਿਨ ਦਇਆ ਪਈ ਮਨ ਆਏ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੋ ਹਰਿ ਰਸ ਖਾਏ ਸੇ ਵਡ ਭਾਗੀ ਵਡ ਜਾਣੀ ਹੈ ਜਿਨ ਹਰਿ ਰਸ ਖਾਦਾ ਗੁਰ ਭਾਏ ਇਹੋ ਹਰਿ ਰਸ ਵਣ ਤਿਨ ਸਬਦ ਹੈ ਹੀਣ ਨਹੀਂ ਖਾਏ ਬਿਨ ਸਤਿਗੁਰ ਪੱਲੇ ਨਾ ਪਵੈ ਮਨ ਮੁਖ ਰਹੇ ਵਿਲ ਲਾਏ ਹੋਏ ਸਤਿਗੁਰ ਆਗੈ ਨਾ ਨਿਵੈ ਉਨਾ ਅੰਤਰ ਕ੍ਰੋਧ ਬਲਾਇ ਹਾਰਿ ਹਰਿ ਹਰਿ ਰਸ ਆਪ ਹੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵ ਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰਿ ਵਸਿਆ ਮਨ ਸੋਏ ਸ੍ਰੀ ਰਾਮ ਹੱਲਾ ਚੌਥਾ ਦਿਨ ਸਚੜੈ ਫਿਰ ਆਥ ਵੈ ਰੈਣ ਸਬਾਈ ਜਾਏ ਆਪ ਕਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਏ ਗੁਣ ਮਿੱਠਾ ਮਾਇਆ ਪਸਰਿਆ ਮੁਖ ਲਾਗ ਮਾਖੀ ਪਚੈ ਪਚਾਇ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਬੇਖਵੈ ਅੰਤ ਬੇਲੀ ਕੋਇ ਨ ਹੋਏ ਰਹਾਉ ਗੁਰਮਤਿ ਹਰ ਲਿਵ ਉਬਰੇ ਅਲਿਵਤ ਰਹੇ ਸਰਣਾਇ ਓਨੀ ਚੱਲਣ ਸਦਾ ਨਿਹਾਲਿਆ ਹਰ ਖਰਚ ਲਿਆ ਪਤਿ ਪਾਏ ਗੁਰਮੁਖ ਦਰਗਾਹ ਮੰਨੀ ਹੈ ਹਰ ਆਪੇ ਲੈ ਗੱਲ ਲਾਏ ਲੋ ਪੰਥ ਪ੍ਰਗਟਾ ਦਰ ਠਾਕ ਨਾ ਕੋਈ ਪਾਏ ਹਰੀ ਨਾਮ ਸਲਾਹਨ ਨਾਮ ਮਨ ਨਾਮ ਰਹਾਨ ਲਿਵਲਾਏ ਅਨਹਦ ਤੁਨੀ ਦਰ ਵਜਦੇ ਦਰ ਸੱਚਾ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਹਿਆ ਤਿਨਾ ਸਭ ਕੋ ਕਹੈ ਸਵਾਸੀ ਤਿਨ ਕੀ ਸੰਗਤ ਦੇਹ ਪ੍ਰਭ ਮੈਂ ਜਾਚਕ ਕੀ ਅਰਦਾਸੇ ਨਾਨਕ ਭਾਗ ਵੱਡੇ ਤਿਨਾ ਗੁਰਮੁਖਾ ਜਿਨੇ ਅੰਤਰ ਨਾਮ ਪ੍ਰਗਾਸੇ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰੱਤਾ ਦੇਹ ਕੈ ਪੁੱਤਰ ਕਲਤਰ ਸੀਗਾਰ ਰਸ ਭੋਗਹਿ ਖੁਸ਼ੀਆ ਕਰਹਿ ਮਾਣ ਹੈ ਰੰਗ ਅਪਾਰ ਬਹੁਤ ਕਰਹਿ ਫਰਮਾਇ ਸੀ ਵਰਤਹਿ ਹੋਏ ਅਪਾਰ ਕਰਤਾ ਚਿਤ ਨ ਆਵੀ ਮਨੁਖ ਅੰਧ ਗਵਾਰ ਮੇਰੇ ਮਨ ਸੁਖ ਦਾਤਾਰਿ ਹੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤਿ ਹੋਏ ਰਹਾਉ ਕਪੜ ਭੋਗ ਲਵਟਾਇਆ ਸਿਉਨਾ ਰੂਪਾ ਖਾਕ ਹੈਵਰ ਗੈਵਰ ਬਹੁ ਰੰਗੇ ਕੀਏ ਰਥ ਅਥਾਕ ਕਿਸੀ ਚਿਤ ਨਾ ਪਾਵਹੀ ਬਿਸਰਿਆ ਸਭ ਸਾਖ ਸਿਰਜਣਹਾਰ ਲਾਇਆ ਵਿਣ ਨਾਵੇ ਨਾ ਪਾਕ ਲੈਦਾ ਬਦ ਦੁਆਏ ਤੂੰ ਮਾਇਆ ਕਰਹਿ ਇਕਤ ਜਿਸਨੋ ਤੂੰ ਪਤਿਆਏ ਦਾ ਸੋ ਸੰਤ ਜੈ ਅਨਿਤ ਅਹੰਕਾਰ ਕਰਹਿ ਅਹੰਕਾਰਿਆ ਵਿਆਪਿਆ ਮਨ ਕੀ ਮਤ ਤੇਨ ਪ੍ਰਭ ਆ ਪੁਲਾਇਆ ਨਾ ਤਿਸ ਜਾਤ ਨਾ ਪਾਤੇ ਸਤਿਗੁਰ ਪੁਰਖ ਮਿਲਾਇਆ ਏਕੋ ਸੱਜਣ ਸੋਏ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨਸ ਹਉ ਮੈ ਰੋਏ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨਾ ਭਾਵੈ ਕੋਏ ਨਾਨਕ ਰਤਾ ਰੰਗ ਹਾਰੇ ਸਭ ਜਗ ਮਹਿ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾ ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਪੂਰ ਖੁਸ਼ੀਆ ਛਤਰ ਧਾਰ ਬਾਦ ਸਾਇਆ ਵੇ ਸਾਸੇ ਪਰਿਆ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤਿਨ ਪੁਰਖ ਵਿਧਾਤਾ ਹੈ ਦੁਖ ਸਾਸਾ ਮਿਟ ਗਿਆ ਰਹਾ ਜੇਤੇ ਥਾਨ ਤਨੰਤਰਾ ਤੇਤੇ ਭਾਵੇ ਆਇਆ ਤਨ ਪਾਤੀ ਵਡ ਭੂਮਿਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤੈ ਅਫਰਿਆ ਸਭ ਕੋ ਵਸਗਤ ਕਰ ਲੈਉਣ ਬਿਨ ਨਾਵੇ ਖਾਕ ਰਲਿਆ ਕੋਟ ਤੇਤੀ ਸੇਵਕਾ ਸਿਧ ਸਾਧਿਕ ਦਰ ਖਰਿਆ ਗ੍ਰੰਬਾਰੀ ਵਡ ਸਾਹਬੀ ਸਭ ਨਾਨਕ ਸੁਪਨ ਥੀਆ ਸ੍ਰੀ ਰਾਗ ਮਹੱਲਾ ਪੰਜਵਾ ਭਲਕੇ ਉਠ ਪਪੋਲੀਐ ਬਿਨ ਬੁਝੇ ਮੁਗਦਾ ਅਜਾਣੇ ਸੋ ਪ੍ਰਭ ਚੇਤਨਾ ਆਇਓ ਆਇਓ ਗੀ ਬੇਬਾਣੀ ਸਤਗੁਰ ਸੇਤੀ ਚਿਤ ਲਾਏ ਸਦਾ ਸਦਾ ਰੰਗ ਮਾਣੇ ਪ੍ਰਾਣੀ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੋ ਫੱਕੜੇ ਸਭ ਮੁਕਦੀ ਚੱਲੀ ਰਹਿਣ ਰਹਾਉ ਕੁਦਮ ਕਰੇ ਪਤ ਪੰਖਿਆ ਦਿਸੈ ਨਾਹੀ ਕਾਲ ਊਤੈ ਸਾਥ ਮਨੁਖ ਹੈ ਪਾਤਾ ਮਾਇਆ ਜਾਲੇ ਮੁਕਤੇ ਸਹੀ ਭਾਲੀ ਹੈ ਜੇ ਸੱਚਾ ਨਾਮ ਸਮਾਲੇ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੈ ਜਾਇਦ ਵਰਤਣਾ ਤਿਸ ਕੀ ਚਿੰਤਾ ਨਾਹੇ ਹਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨਾ ਸਕਈ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਣਾਏ ਨਾਨਕ ਸੱਚੇ ਪਾਤਸ਼ਾਹੇ ਡੁਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾ ਘੜੀ ਮੋਹਤ ਕਾ ਪਾਉਣਾ ਕਾਜ ਸਵਾਰਨ ਹਾਰ ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਾਵਾਰ ਉਠ ਚਲਿਆ ਪਛਤਾਇਆ ਪਰਿਆ ਵਸ ਜੰਦਾਰ ਅੰਧੇ ਤੂੰ ਬੈਠਾ ਕੰਧੀ ਪਾਹੇ ਜੇ ਹੋਵੀ ਪੂਰਬ ਲਿਖਿਆ ਤਾ ਗੁਰ ਕਾ ਬਚਨ ਕਮਾਹੇ ਰਹਾਉ ਹਰੀ ਨਾਹੀ ਨਾ ਡੱਡਰੀ ਪੱਕੀ ਵੱਢਣ ਹਾਰ ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ ਜਾ ਹੋਆ ਹੁਕਮ ਕਿਰਸਾਨ ਦਾ ਤਾ ਲੁਣ ਮਿਣਿਆ ਖੇਤਾਰ ਪਹਿਲਾ ਪਾਰ ਧੰਦਾ ਗਿਆ ਦੂਜੇ ਭਰ ਸੋਇਆ ਤੀਜਾ ਝਾਕ ਚਖਾਇਆ ਚੌਥਾ ਭੋਰ ਪਹਿਆ ਕਦ ਹੀ ਚਿਤ ਨਾ ਆਇਓ ਜਿਨ ਜਿਉ ਪਿੰਡ ਦੀਆ ਸਾਧ ਸੰਗਤ ਕੋ ਵਾਰਿਆ ਜਿਉ ਕੀਆ ਕੁਰਬਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਪੁਰਖ ਸੁਜਾਨ ਨਾਨਕ ਡਿਠਾ ਸਾ ਨਾਲੇ ਹਰਿ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ ਧੰਦਾ ਸਭ ਜਲਾਇ ਕੈ ਗੁਰੂ ਨਾਮ ਦੀਆ ਸਚ ਸੁਆਉ ਆਸਾ ਸਭੇ ਕੈ ਏਕਾ ਆਸ ਕਮਾਉ ਜਿਨਨੀ ਸਤਗੁਰ ਸੇਵਿਆ ਤਿਨੇ ਅੱਗੇ ਮਿਲਿਆ ਥਾਉ ਮਨ ਮੇਰੇ ਕਰਤੇ ਨੋ ਸਲਾਹੇ ਸਭੇ ਛੜ ਸਿਆਣ ਪਾ ਗੁਰ ਕੀ ਪੈਰੀ ਪਾਹੇ ਰਹਾਉ ਦੁਖ ਭੁਖ ਨਾ ਵਿਆਪੀ ਜੇ ਸੁਖ ਦਾਤਾ ਮਨ ਹੋਏ ਕਿਤਹੀ ਕਮ ਨਾ ਛਿਜੀਐ ਜਾ ਹਿਰਦੈ ਸੱਚਾ ਸੋਏ ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਈ ਸੁਖ ਦਾਤਾ ਗੁਰ ਸੇਵੀਐ ਸਭ ਆਵਗਣ ਕੱਢੈ ਧੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗ ਮਸਕਤੇ ਤੂਠੈ ਪਾਵਾ ਦੇਵ ਸਭ ਕਿਛ ਵਾਸਗਰ ਸਾਹਿਬ ਆਪੇ ਕਰਨ ਕਰੇਵ ਸਤਿਗੁਰ ਕੈ ਬਲਿਹਾਰ ਨਾਇ ਸਾ ਸਾ ਪੂਰੇਵ ਇੱਕੋ ਦਿਸੈ ਸੱਜਣੋ ਇੱਕੋ ਭਾਈ ਮੀਤ ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤ ਇਕਸ ਸਿਉ ਮਨ ਮਾਨਿਆ ਤਾ ਹੋਆ ਨੇ ਚਲਚੀਤ ਸੱਚ ਖਾਣਾ ਸਜ ਪੈਣਣਾ ਟੇਕ ਨਾਨਕ ਸਜ ਕੀਤ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਥੋਕ ਭਰਾਵ ਤੇ ਜੇ ਆਵੈ ਇੱਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਾਥੇ ਗੁਰ ਤੇ ਮਹਲ ਭਰਾਗ ਤੇ ਜਿਸ ਲਿਖਿਆ ਹੋਵੇ ਮਾਥੇ ਮੇਰੇ ਮਨ ਏਕਸ ਸਿਉ ਚਿਤ ਲਾਏ ਏਕਸ ਬਿਨ ਵਿਧੰਦ ਹੰਦ ਹੈ ਸਭ ਮਿਥਿਆ ਮੋਹ ਮਾਏ ਰਹਾਓ ਲਖ ਖੁਸ਼ੀਆ ਸਾਇਆ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰਿ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਕਹੇ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੂਖ ਸੰਤਾਪ ਨਾ ਲੱਗੀ ਜਿਸ ਹਰਿ ਕਾ ਨਾਮ ਆਧਾਰ ਬਾਹ ਪਗੜੀ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸਵਾ ਢੋਈ ਤਿਸ ਹੀ ਨੋ ਮਿਲੈ ਜਿਨ ਪੂਰਾ ਗੁਰੂ ਲੱਭਾ ਨਾਨਕ ਬੱਧਾ ਕਰ ਤਹਾਂ ਜਿੱਥੈ ਮਿਰਤ ਨਾ ਜਨਮ ਜਰਾ ਸ੍ਰੀ ਰਾਮ ਮਹੱਲਾ ਪੰਜਵਾ ਸੋਈ ਧਿਆਈਆ ਜਿਹੜੇ ਸਿਰ ਸਾਹਾਂ ਪਾਦਸ਼ਾਹ ਤਿਸ ਹੀ ਕੀ ਕਰਿ ਆਸਮਨ ਜਿਸ ਕਾ ਸਭ ਸਾਹੋ ਸਭ ਸਿਆਣ ਪਾ ਛੱਡ ਕੈ ਗੁਰ ਕੀ ਚਰਣੀ ਪਾਹੋ ਮਨ ਮੇਰੇ ਸੁਖ ਸਾਹ ਸੇਤੀ ਜਪ ਨਾਉ ਆਰ ਪਹਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਉ ਰਹਾਉ ਤਿਸ ਕੀ ਸਰਨੀ ਪਰਮ ਨਾ ਜਿਸ ਜੀਵੜ ਅਵਰ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟਿਐ ਜਾਮ ਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਆਗੈ ਕਰਿ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤੋ ਬਹੁਤ ਬਖਾਣੀਐ ਊਚੋ ਊਚਾ ਥਾਓ ਵਰਨਾ ਚਿਹਨਾ ਬਹਰਾ ਕੀਮਤ ਕਹਿ ਨਾ ਸਕਾਉ ਨਾਨਕ ਕੋ ਪ੍ਰਭ ਮਿਆ ਕਰ ਸਜ ਦੇਵੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਨਾਮ ਤੇ ਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਜੈ ਪ੍ਰਗਟ ਸਭਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰਿ ਹਰਿ ਨਾਮ ਤੇ ਆਏ ਨਾਮ ਸਹਾਈ ਸਦਾ ਸੰਗੇ ਆਗੈ ਲਏ ਛਡਾਏ ਰਹਾਉ ਦੁਨੀਆ ਕੀਆ ਵਡਿਆਇਆ ਕਵਨੈ ਆਵਹਿ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾ ਕੈ ਹਿਰਦਾ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਨ ਕਾ ਆਪਣਾ ਆਪ ਤਿਆਗੇ ਉਪਾਵ ਸਿਆਣ ਬਸਗਲ ਛੱਡ ਗੁਰ ਕੀ ਚਰਣੀ ਲਾਗ ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੈ ਭਾਗ ਤਿਸੈ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪੇ ਕੀ ਸੇਵਾ ਸੋ ਕਰੇ ਜਿਸ ਬਿਨਸੈ ਮੈਂ ਤਾਪ ਨਾਨਕ ਕਉ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾ ਇਕ ਪਛਾਣੂ ਜੀ ਕਾ ਇਕੋ ਰਖਣਹਾਰ ਇਕ ਸਕਾਵਣ ਆਸਰਾ ਇਕੋ ਪ੍ਰਾਨ ਆਧਾਰ ਤਿਸ ਸਰਨਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵ ਤਿਆਗ ਗੁਰ ਪੂਰਾ ਆਰਾਧ ਨਿਤ ਇਕਸ ਕੀ ਲਿਵ ਲਾਗ ਰਹਾਓ ਇੱਕੋ ਭਾਈ ਮੇਤੇ ਇੱਕ ਇੱਕੋ ਮਾਤ ਪਿਤਾ ਇੱਕ ਸਕੀਮਾ ਟੇਕ ਹੈ ਜਿਨ ਜਿਉ ਪਿੰਡ ਦਿੱਤਾ ਸੋ ਪ੍ਰਭ ਮਨਹੁ ਨਾ ਵਿਸਰੈ ਜਿਨ ਸਭ ਕਿਛ ਵਸ ਕੀਤਾ ਕਰ ਇੱਕੋ ਬਾਹਰ ਇੱਕੋ ਥਾਂ ਥਨ ਦਰਿਆ ਪੇ ਜੀ ਜੰਤ ਸਭ ਜਿਨ ਕੀਏ ਆਠ ਭਾਰਤ ਜਾਪ ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਵੇਖ ਹੈ ਦੂਜਾ ਨਾਹੀ ਕੋਏ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰਾ ਪੂਰਾ ਪਿਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾ ਜਿਨ੍ਹਾਂ ਸਤਿਗੁਰ ਸਿਓ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕੋ ਆਪ ਦਇਆਲ ਹੋਏ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਿਕ ਲਿਖਿਆ ਤਿਨ ਪਾਇਆ ਹਰਿ ਨਾਮ ਮਨ ਮੇਰੇ ਏਕੋ ਨਾਮ ਤੇ ਆਏ ਸਰਬ ਸੁਖਾ ਸੁਖ ਉਪਜੈ ਦਰਗਾਹ ਪੈਧਾ ਜਾਏ ਰਹਾਓ ਜਨਮ ਮਰਨ ਕਾ ਪਉ ਗਿਆ ਭਾਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾਇ ਆਪ ਕਰੇ ਪ੍ਰਤਿਪਾਲ ਜਨਮ ਮਰਨ ਕੀ ਮਲ ਕਟਿਆ ਗੁਰ ਦਰਸ਼ਨ ਦੇਖ ਨਿਹਾਲ ਥਾਨ ਥਨ ਅੰਤਰ ਰਵ ਰਹਾ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤਿਸ ਸਰਣਾਈ ਛੁਟਿਆ ਕੀਤਾ ਲੋੜੇ ਸੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿਨਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਮਿਲ ਸਤਿਗੁਰ ਸਭ ਦੁਖ ਗਿਆ ਹਰ ਸੁਖ ਵਸਿਆ ਮਨ ਆਏ ਅੰਤਰ ਜੋਤ ਪ੍ਰਗਾਸੀਆ ਏਕਸ ਸਿਉ ਲਿਵਲਾਏ ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਏ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨ ਕੋਈ ਰਹਾਓ ਮਨ ਕੀਆ ਇੱਛਾ ਪੂਰੀਆ ਪਾਇਆ ਨਾਮ ਨਿਧਾਨ ਅੰਤਰ ਜਾਮੀ ਸਦਾ ਸੰਗ ਕਰਨਾ ਹਾਰ ਪਛਾਨ ਗੁਰ ਪ੍ਰਸਾਦੀ ਮੁਖ ਉਜਲਾ ਜਪ ਨਾਮ ਦਾਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਉਣ ਜਾਣਾ ਰਹਿ ਗਿਆ ਆਪ ਵਾ ਮਿਹਰਬਾਨ ਸਤਿ ਮਹਲ ਕਰ ਪਾਇਆ ਗੁਰ ਕਾ ਸਭ ਪਛਾਨ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰੇ ਹਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰੇ ਆਠ ਵਾਰ ਗੁਣਸਾਰ ਦੇ ਰੱਤੇ ਰੰਗ ਅਪਾਰ ਪਾਦ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾ ਪੂਰਾ ਸਤਿਗੁਰ ਦੇਵ ਲੈ ਪਾਈਐ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮ ਜਨਮ ਮਰਨ ਦੁਖ ਕਟਿਐ ਲਾਗੈ ਸਾਜ ਧਿਆਨ ਮੇਰੇ ਮਨ ਪ੍ਰਭ ਸਰਣਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾਉ ਕੀਮਤ ਕਹਣ ਨਾ ਜਾਇਐ ਸਾਗਰ ਗੁਣੀ ਅਥਾਹੋ ਵਡ ਭਾਗੀ ਮਿਲ ਸੰਗਤੀ ਸੱਚਾ ਸਬਦ ਵਿਸਾਹੋ ਕਰ ਸੇਵਾ ਸੁਖ ਸਾਗਰ ਸਿਰ ਸਾਹਾ ਪਾਦਿਸਾਹੁ ਚਰਨ ਕਮਲ ਕਾ ਆਸਰਾ ਦੂਜਾ ਨਾਹੀ ਠਾਓ ਮੈਂ ਧਰ ਤੇਰੀ ਪਾਰ ਭ੍ਰਮ ਤੇਰਾ ਤਾਣ ਰਹਾਓ ਨਿਮਾਣਿਆ ਪ੍ਰਭ ਮਾਨ ਤੂੰ ਤੇਰਾ ਸੰਗ ਸਮਾਓ ਹਰ ਜਪੀਐ ਆਰਾਧਿਐ ਆਠ ਪਾਰ ਗੋਵਿੰਦ ਜੀ ਪ੍ਰਾਣ ਤਨ ਧਨ ਰਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੋਖ ਉਤਾਰਿਆਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾ ਪ੍ਰੀਤ ਲਗੀ ਤਿਸ ਸੱਚ ਸਿਓ ਮਰੈ ਨਾ ਆਵੈ ਜਾਏ ਨਾ ਵੇ ਛੋੜਿਆ ਵਿਛੜੈ ਸਭ ਮਹਿ ਰਹਾ ਸਮਾਇ ਦੀਨ ਦਰਦ ਦੁਖ ਪੰਜਨਾ ਸੇਵਕ ਕੈ ਸਤ ਭਾਏ ਅਚਰਜ ਰੂਪ ਨਿਰੰਜਨੋ ਗੁਰ ਮੇਲ ਆਇਆ ਮਾਏ ਭਾਈ ਰੇ ਮੀਤ ਕਰਹੁ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨ ਦੀਸੈ ਕੋਏ ਰਾਵ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਗਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨ ਜਾਣੀਐ ਨਿਹਚਲ ਤਿਸ ਦਰਬਾਰ ਜੋ ਮੰਗਿਆ ਸੋਈ ਪਾਈਐ ਨਿਧਾਰਾ ਆਧਾਰੋ ਜਿਸ ਪੇਖਤ ਗਿਲ ਵਿਖੇਰੈ ਮਨ ਤਨ ਹੋਵੈ ਸਾਂਤੇ ਇਕ ਮਨ ਏਕ ਧਿਆਈਐ ਮਨ ਕੀ ਲਾਹੇ ਭਰਾਂਤੇ ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾ ਕੀ ਦਾਤੇ ਸਦਾ ਸਦਾ ਆਰਾਧਿਐ ਦਿਨ ਵਿਸਰਹੁ ਨਹੀਂ ਰਾਤੇ ਜਿਨ ਕੋ ਗੁਰਵ ਲਿਖਿਆ ਤਿਨ ਕਾ ਸਗਾ ਗੋਬਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਦੇਖੈ ਸੁਣੈ ਹਦੂਰ ਸਾਧ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ ਸ੍ਰੀ ਰਾਗ ਮਹੱਲਾ ਪੰਜਵਾ ਮਨ ਤਨ ਧਨ ਜਿਨ ਪ੍ਰਭ ਆ ਰਖਿਆ ਸਾਜ ਸਵਾਰੇ ਸਰਬ ਕਲਾ ਕਰਿ ਥਾਪਿਆ ਅੰਤਰ ਜੋਤਿ ਅਪਾਰ ਸਦਾ ਸਦਾ ਪ੍ਰਭ ਸਿਮਰਿਆ ਅੰਤਰ ਰਖ ਔਰ ਤਾਰੇ ਮੇਰੇ ਮਨ ਹਰ ਬਿਨ ਅਵਰ ਨ ਕੋਏ ਪ੍ਰਭ ਸਰਣਾਈ ਸਦਾ ਰਹੋ ਦੂਖ ਨ ਵਿਆਪੈ ਕੋਏ ਰਹਾਓ ਰਤਨ ਪਦਾਰਥ ਮਾਨਕਾ ਸਿਉਨਾ ਰੂਪਾ ਖਾਕ ਮਾਤ ਪਿਤਾ ਸਤ ਬੰਧ ਪਾ ਕੂੜੇ ਸਭੇ ਸਾਖ ਜਿਨ ਕੀਤਾ ਤਿਸੈ ਨ ਜਾਣੀ ਮਨਮੁਖ ਪਾਸ ਨਾ ਪਾਗ ਅੰਤਰ ਬਾਹਰ ਰਵ ਰਹਾ ਤਿਸ ਨੂੰ ਜਾਣੈ ਦੂਰੇ ਤ੍ਰਿਸ਼ਨਾ ਲਾਗੀ ਰਤ ਰਹਾ ਅੰਤਰ ਹਉ ਮੈਂ ਕੂਰੇ ਭਗਤੀ ਨਾਮ ਵਿਹੂਣਿਆ ਆਵਹਿ ਵੰਜੈ ਪੂਰ ਰਾਖ ਲਿਓ ਪ੍ਰਭ ਕਰਨ ਹਾਰ ਜੀ ਜੰਤ ਕਰਿ ਦਇਆ ਬਿਨ ਪ੍ਰਭ ਕੋਇ ਨਾ ਰਖਣ ਹਾਰੋ ਮਹਾ ਵਿਗਟ ਜਮ ਪਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਮਾਇਆ ਸ੍ਰੀ ਰਾਗ ਮਹੱਲਾ ਪੰਜਵਾ ਮੇਰਾ ਵਰ ਤਨ ਮੇਰਾ ਰਾਜ ਰੂਪ ਮੈਂ ਦੇਸ ਸਤਦਾਰਾ ਬਣਤਾ ਅਨੇਕ ਬਹੁਤ ਰੰਗ ਅਰਵੇਸ ਹਰਿ ਨਾਮ ਹਿਰਦੈ ਨਾ ਵਸੀ ਕਾਰਜ ਕਿਤੈ ਨਾ ਲੇਖ ਮੇਰੇ ਮਨ ਹਰਿ ਹਰਿ ਨਾਮ ਧਿਆਏ ਕਰ ਸੰਗਤ ਨੇ ਸਾਧਕੀ ਗੁਰ ਚਰਣੀ ਚਿਤ ਲਾਏ ਰਹਾਓ ਨਾਮ ਨਿਧਾਨ ਆਈਐ ਮਸਤਕ ਹੋਵੈ ਭਾਗ ਕਾਰਿ ਸਭ ਸਵਾਰੀਐ ਗੁਰ ਕੀ ਚਰਣੀ ਲਾਗ ਮੈ ਰੋਗ ਭ੍ਰਮ ਕਟਿਐ ਨਾ ਆਵੈ ਨਾ ਜਾਗ ਕਰ ਸੰਗਤ ਤੂ ਸਾਧ ਕੀ ਅੜਸੜ ਤੀਰਥ ਨਾਉ ਜਿਉ ਪ੍ਰਾਨ ਮਨ ਤਨ ਹਰੇ ਸਾਚਾ ਏਹੋ ਸੁਆਉ ਐਥੈ ਮਿਲਹਿ ਬਡਾਈਆ ਅੰਦਰ ਕੈ ਭਾਵਹਿ ਥਾਉ ਕਰੇ ਕਰਾਏ ਆ ਪ੍ਰਭ ਸਭ ਜਿਤ ਸੀ ਹਾਥੇ ਮਾਰ ਆਪੇ ਜੀਵਾਲ ਦਾ ਅੰਤਰ ਬਾਹਰ ਸਾਥੇ ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾ ਸਰਣ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲ ਸਤਿਗੁਰ ਕੈ ਉਪਦੇਸ ਆਇ ਬਿਨਸੇ ਸਰਬ ਜੰਜਾਲ ਅੰਦਰ ਲੱਗਾ RAM ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨਾ ਮਨ ਹੋ ਵਿਸਾਰ ਰਾਉ ਗੁਣ ਗੋਬਿੰਦ ਨਿਤ ਗਾਵਿਆ ਹੈ ਆਪ ਗੁਣ ਕਟਣ ਹਾਰ ਬਿਨ ਹਰੀ ਨਾਮ ਨਾ ਸੁਖ ਹੋਏ ਕਰ ਡਿਠੇ ਵਿਸਥਾਰ ਸਾਜੇ ਸਿਫਤੀ ਰਤਿਆ ਭਵਜ ਲੂਤਰੇ ਪਾਰਿ ਤੀਰਥ ਵਰਤ ਲਖ ਸੰਜਮਾ ਪਾਇਆ ਸਾਧੂ ਧੂਰੇ ਲੂਕ ਕਮਾਵੇ ਕਿਸ ਤੇ ਜਾ ਵੇਖੈ ਸਦਾ ਹਦੂਰੇ ਥਾਨ ਥਮੰਤਰ ਰਵ ਰਹਾ ਪ੍ਰਭ ਮੇਰਾ ਭਰਪੂਰ ਪਾਤ ਪਾਤਸ਼ਾਹੀ ਅਮਰ ਸਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰਜਿਓਨ ਜਹਾਨ ਨਾਨਕ ਜਪਿਆ ਸਚ ਨਾਮ ਹੋ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਉਦਮ ਕਰ ਹਰਿ ਜਾਪਣਾ ਵੱਡ ਭਾਗੀ ਤਨ ਖਾਟ ਸੰਤ ਸੰਗ ਹਰਿ ਸਿਮਰਨਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ RAM ਨਾਮ ਜਪ ਜਾਪ ਮਨ ਇਛੇ ਫਲ ਪੁੰਚ ਤੂੰ ਸਭ ਚੂਕੈ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਵਿਠਾ ਨਾਲੇ ਜਲ ਥਲ ਮਹਿਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤੇ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਦਿਨ ਹੀ ਕੀਤੇ ਰਤਨ ਜਵੇਹ ਰਮਾਨ ਕਾ ਅੰਮ੍ਰਿਤ ਹਰ ਕਾ ਨਾਉ ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਓ ਸ੍ਰੀ ਰਾਮ ਮਹੱਲਾ ਪੰਜਵਾ ਸੋਈ ਸਾਸਤ ਸੌਣ ਸੋਏ ਜਿਤ ਜਪਿਐ ਹਰਿ ਨਾਮ ਚਰਨ ਕਮਲ ਗੁਰ ਧੰਨ ਦੀ ਆ ਮਿਲਿਆ ਨਿਥਾਵੇ ਥਾਉ ਸਾਚੀ ਪੂੰਜੀ ਸਾਈ ਸੰਜਮੋ ਆਠ ਪਾਰ ਗੁਣ ਗਾਓ ਕਰ ਕਿਰਪਾ ਪ੍ਰਭ ਪੇਟਿਆ ਮਰਨ ਨਾ ਆਵਣ ਜਾਓ ਮੇਰੇ ਮਨ ਹਰਿ ਭਜ ਸਦਾ ਇਕ ਰੰਗੇ ਘਟ ਘਟ ਅੰਤਰ ਰਵ ਰਹਾ ਸਦਾ ਸਹਾਈ ਸੰਗੇ ਰਹਾ ਸੁਖਾ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਵਤਾਸਿਆ ਉਹ ਰਸ ਜਾਣੈ ਜਿੰਦ ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਔ ਹਰ ਜਸ ਗੁਣ ਰਵਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੈ ਗੁਣਵਤੀ ਕੋਏ ਨਾ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ ਜਿਉ ਪਿੰਡ ਧਨ ਤੇ ਸਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮੇਲਿਆ ਕਰਤਾਰੇ ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰ ਪੂਲਾ ਮਾਰਗ ਪਾਇਉਨ ਗੁਣ ਅਵ ਗੁਣ ਨਾ ਵਿਚਾਰੇ ਨਾਨਕ ਤਿਸ ਸਰਨਾਗਤੀ ਜੇ ਸਗਲ ਕਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਉਰੀਐ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਗ ਅਗਲੇ ਤਿਸ ਬਿਨ ਅਵਰ ਨ ਕੋਏ ਮਿਹਰ ਕਰੇ ਜੇ ਆਪਣੀ ਚਸਾ ਨ ਮਿਸਰੈ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨ ਜਾਏ ਮੇਰਾ ਮਨ ਤਨ ਭੋਖਿਆ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਪਾਲਿਆ ਸਾਹਿਬ ਨੇ ਅਵਰ ਨਾ ਜਾਏ ਤਿਸ ਆਗੈ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਪੰਡਾਰ ਸਦਾ ਸਦਾ ਸਲਾਹੀਐ ਅੰਤ ਨਾ ਪਰਵਤ ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧਿਐ ਏਹਾ ਮਤ ਵਿਸੇਖ ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨ ਹੋ ਮਿਲ ਭਾਈ ਹੋ ਸੱਚਾ ਨਾਮ ਸਮਾਨ ਤੋਸਾ ਬੰਧੋ ਜੀ ਕਾ ਐਥੈ ਉਥੈ ਨਾਲ ਗੁਰ ਪੂਰੇ ਤੇ ਪਾਜੈ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੈ ਜਿਸਨੋ ਹੋਏ ਦਿਆਲ ਮੇਰੇ ਮਨ ਗੁਰ ਜੇਵੜੇ ਅਵਰ ਨਾ ਕੋਏ ਦੂਜਾ ਥਾਉ ਨਾ ਕੋ ਸੁਝੈ ਗੁਰ ਮੇਲੇ ਸਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ ਗੁਰ ਚਰਣੀ ਜਿਨ ਮਨ ਲੱਗਾ ਸੇ ਵਡ ਭਾਗੀ ਮਾਇ ਗੁਰ ਦਾਤਾ ਸਮਰਥ ਗੁਰ ਗੁਰ ਸਭ ਮਹਿਰਾ ਸਮਾਇ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲਏ ਤਰਾਇ ਕਿਤ ਮੁਖ ਗੁਰ ਸਾਲਾਹੀਐ ਕਰਨ ਕਾਰਨ ਸਮਰਥ ਸੇ ਮੱਥੇ ਨੇ ਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਭੈ ਪੰਜਨ ਦੁਖ ਲਥ ਸਤਗੁਰ ਗਹਿਰ ਗਭੀਰ ਹੈ ਸੁਖ ਸਾਗਰ ਅਗ ਖੰਡ ਜੇਨ ਗੁਰ ਸੇਵਿਆ ਆਪਣਾ ਜਮ ਦੂਤ ਨਾ ਲਾਗੈ ਡੰਡ ਗੁਰ ਨਾਲ ਤੁਲ ਨਾ ਲੱਗੀ ਖੋਜ ਡਿਠਾ ਬ੍ਰਹਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿ ਮੰਡ ਸ੍ਰੀ ਰਾਗ ਮਹੱਲਾ ਪੰਜਵਾ ਮਿੱਠਾ ਕਰ ਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਿਤ ਕੀਏ ਵਿਖਿਆ ਰਤਿਆ ਬਾਦ ਜਾਂਦੇ ਬਿਨ ਨਾ ਹੋਈ ਵਿਣ ਨਾਵੈ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦੀਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਉ ਜਿਉ ਕੂਕਰ ਹਰ ਕਾਇਆ ਧਾਵੈ ਦਹ ਦਿਸ ਜਾਏ ਲੋਭੀ ਜੰਤ ਨਾ ਜਾਣੀ ਭਾਖ ਅਪਾਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਪਾਸਿਆ ਨਿਕਸ ਨਾ ਪਾਏ ਮਾਇ ਜਿਨ ਕੀਤਾ ਤਿਸੈ ਨਾ ਜਾਣੀ ਫਿਰ ਫਿਰ ਆਵੇ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਵਿਦ ਇਹੋ ਸੰਸਾਰ ਨੂੰ ਰਖੈ ਸੋ ਰਹੈ ਸੰਮ੍ਰਿਤ ਪੁਰਖ ਅਪਾਰ ਹਰ ਜਨ ਹਰ ਲਿਵ ਉਧਰੇ ਨਾਨਕ ਸਦ ਬਲਿਹਾਰ